ਔੜੀ ਖੱਖਾ ਕੂਨਾ ਕਛ ਨਹੀਂ ਤਿਸ ਸਮਰੱਥ ਕੈ ਪਾਹੇ ਜੋ ਦੇਣਾ ਸੋ ਦੇ ਰਹੇ ਹੋ ਭਾਵੈ ਤਹ ਤਹ ਜਾ ਖੱਖਾ ਕੂਨਾ ਕੁਛ ਨਹੀਂ ਉਹਨਾਂ ਦਾ ਘਾਟ ਕਮੀ ਉਹ ਸਮਰੱਥ ਕੋਲ ਸਮਰੱਥ ਕੌਣ ਹੈ ਸਮਰੱਥ ਗੁਰੂ ਹੈ ਨਾਨਕ ਤਾਂ ਕਹਿ ਰਿਹਾ ਸਰਬ ਕਲਾ ਸਮਰੱਥ ਨਾਨਕ ਆਪਣੇ ਪ੍ਰਭੂ ਨੂੰ ਕਹਿ ਰਿਹਾ ਸਰਬ ਕਲਾ ਸਮਰੱਥ ਤੂੰ ਹੈ ਨਾਨਕ ਨਹੀਂ ਸਮਰੱਥ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰਾ ਜਿਹੜਾ ਸਮਰੱਥ ਉਹ ਕਹਿੰਦਾ ਤੂੰ ਮੈਨੂੰ ਡੋਲਣ ਤੇ ਰੱਖ ਆਪਣਾ ਹੱਥ ਦੇ ਤੇ ਸਮਰਾਟ ਉਹ ਹੈ ਜਿਹਨੂੰ ਨਾਨਕ ਕਹਿੰਦਾ ਰਿਹਾ ਤੂੰ ਆਪਣਾ ਹੱਥ ਦੇ ਕੇ ਮੈਨੂੰ ਡੋਲਣ ਤੇ ਰੱਖ ਸਮਰਾਟ ਉਹ ਹੈ ਉਹਦੀ ਉਹ ਗੱਲ ਚੱਲਦੀ ਹੈ ਹੁਣ ਗੁਰੂ ਹੈ ਸਮਰੱਥ ਸਮਰੱਥ ਗੁਰੂ ਸਿਰ ਹੱਥ ਧਰੇ ਗੁਰਕੀਨੀ ਕਿਰਪਾ ਹਰ ਨਾਮ ਦੀ ਚਾਹੇ ਗੁਰ ਨੇ ਹਰ ਨਾਮ ਦਿੱਤਾ ਪਰ ਦੁਆਇਆ ਦਾ ਸਮਰੱਥ ਗੁਰੂ ਹੈ ਕਿਉਂ ਗੁਰਦੇਵ ਦਾ ਬੁਲਾਇਆ ਬੋਲਦਾ ਹਲੇ ਹੈ ਗੁਰ ਨੇ ਨਾਮ ਦਿੱਤਾ ਇੱਥੇ ਪਟਤਾ ਨਹੀਂ ਕਹਿ ਰਿਹਾ ਹਰ ਕਿੰਨੀ ਕਿਰਪਾ ਗੁਰ ਨਾਮ ਦੀ ਜੇ ਕਾਇ ਉਹਨੂੰ ਦਿੱਤਾ ਨਾ ਤਾਂ ਆਹ ਮੈਨੂੰ ਉਹਨੇ ਦਿੱਤਾ ਮੈਂ ਕਹਿੰਦਾ ਉਹਦਾ ਫਰਮਾਨ ਹੋਇਆ ਪਰਸੋ ਕਿਰਪਾ ਕਰ ਫਰਮਾਨ ਤੇ ਮੈਂ ਮੰਗਾ ਤੋ ਮੈਂ ਕਹਿੰਦਾ ਉਹ ਫਰਮਾਨ ਹੋਆ ਪਰਸੋ ਕਿਰਪਾ ਕਰ ਗੁਰਦੇਵ ਵੇਗਾ ਜ਼ਰੂਰ ਹੈ ਨਾਂ ਸੁਮੇਗਾ ਜ਼ਰੂਰ ਹੈ ਪਰ ਵੇਗੇ ਉਹਦਾ ਫਰਮਾਨ ਆਉ ਤਾਂ ਹੀ ਕਿਰਪਾ ਕਰ ਪਰਸੋ ਮੈਂ ਕਹਿੰਦਾ ਕੁਝ ਨਹੀਂ बावजूद कैस मैं क्या क्या कुछ नहीं क्या फोटो देखो मैं क्या जा ਤੁਸੀਂ ਕਿ ਮੇਰੇ ਵੱਲ ਨੂੰ ਦੇਖਦੇ ਹੋ ਮੇਰੇ ਜਾ ਕੁਝ ਨਹੀਂ ਇਹ ਸਭ ਕੁਝ ਕਹਿਣ ਦੇ ਬਾਵਜੂਦ ਵੀ ਅਸੀਂ ਕੁਝ ਨਹੀਂ ਸੁਣੀ ਇੱਕ ਨਹੀਂ ਸੁਣੀ ਸਾਨੂੰ ਇੱਕ ਨਹੀਂ ਮੰਨੀ ਅੰਨੇ ਬੋਲੇ ਨੇ ਨਾ ਅੰਨੇ ਬੋਲੇ ਨੇ ਇਸ ਕਰਕੇ ਤੇ ਸਮਰੱਥ ਕੇ ਪਾਏ सखा ਦੁਨਾ ਕਛ ਨਹੀਂ ਤਿਸ समरथ कह ਪਾਇ समरथ ਕੋਲ ਨਹੀਂ ਹੈ समरथ ਕੋਲ ਸੱਚਖੰਡ ਦੀ ਜਿਹੜੀ ਪਾਰਲੀਮੈਂਟ ਹੈ ਨਾ ਉਹ ਸਮਰੱਥ ਹੈ ਉਹ ਸਾਰੀ ਪਾਰਲੀਮੈਂਟ ਦਾ ਹੁਕਮ ਹੈ ਉਹਦਾ ਸਮਰੱਥ ਹੁਣਾ ਹੁਕਮ ਦੇ ਰਾਹੀਂ ਪ੍ਰਗਟ ਹੋ ਰਿਹਾ ਸਮਰੱਥ ਹੈ ਉਹਦਾ ਸਮਰੱਥ ਬਣਾ ਪਾਰਲੀਮੈਂਟ ਦਾ ਹੁਕਮ ਦੇ ਰਾਹੀਂ ਪ੍ਰਗਟ ਹੈ ਹੁਕਮ ਹੀ ਸਮਰੱਥ ਹੈ ਉਹਦਾ ਜੋ ਹੁਕਮ ਸਾਰਿਆਂ ਦੀ ਸਮੁੱਚੀ ਕਰਾਇਆ ਹੈ ਸਮੁੱਚੀ ਸਾਰਿਆਂ ਦੀ ਇੱਛਾ ਸ਼ਕਤੀ ਹੈ ਹੁਕਮ ਖੰਡ ਚ ਅਨੇਕ ਨੇ ਪਰ ਹੁਕਮ ਇੱਕ ਹੈ ਰਹਿ ਸਭ ਦੀ ਇੱਕ ਹੈ ਮਰਜ਼ੀ ਸਭ ਦੀ ਇੱਕ ਹੈ ਉਸੇ ਨੂੰ ਵਿਰਾਟ ਰੂਪ ਕਹਿੰਦੇ ਸਮੁੰਦਰ ਇੱਕ ਬੂੰਦ ਦਾ ਵਿਰਾਟ ਰੂਪ ਹੈ ਬੂੰਦਾਂ ਦੇ ਸਮੂਹ ਦਾ ਨਾਮ ਸਮੁੰਦਰ ਇੱਕ ਕਿਰਨ ਦਾ ਵਿਰਾਟ ਰੂਪ ਸੂਰਜ ਹੈ ਕਿਰਨਾਂ ਦੇ ਸਮੂਹ ਦਾ ਨਾਮ ਸੂਰਜ ਹੈ ਤੋਂ ਫਿਰ ਅੰਤ ਕਰਨਾ ਪੁੱਛਿਆ ਗਿਣਿਆ ਨਹੀਂ ਜਾ ਸਕਦੀ ਇਸ ਕਰਕੇ ਸਮਰੱਥ ਦੇ ਗੋਲ ਸਮਰੱਥ ਦੇ ਘਰ ਕੁਝ ਕਮੀ ਨਹੀਂ ਹੈ ਸੱਤਾ ਤੇਰੇ ਸਭ ਕੁਝ ਹੈ ਜਿਸ ਨੇ ਸੋ ਭਾਵੇ ਕਿਸੇ ਚੀਜ਼ ਦੀ ਕੋਈ ਗੱਲ ਪਰ ਗੱਲ ਦੀ ਮਰਜ਼ੀ ਦੀ ਹੈ ਨਿਯਮ ਕੋਈ ਨਹੀਂ ਹੈ ਨਿਯਮ ਕੋਈ ਨਹੀਂ ਮਰਜ਼ੀ ਹੈ ਜੋ ਦੇਣਾ ਸੋ ਦੇ ਰਹੇ ਹੋ ਭਾਵੈ ਤੈ ਤਹ ਜਾਏ ਜੋ ਦੇਣਾ ਸੋ ਦੇ ਰਹੇ ਹੋ ਜਿਹੜਾ ਮਰਜ਼ੀ ਨਾਲ ਦੇ ਰਿਹਾ ਜਿਹਨੂੰ ਮਰਜ਼ੀ ਦੇ ਰਿਹਾ ਜਿਹਨੂੰ ਮਰਜ਼ੀ ਨਹੀਂ ਦੇ ਰਿਹਾ ਕੀ ਦੇ ਰਿਹਾ ਕਿਸੇ ਨੂੰ ਉਹਦੀ ਮਰਜ਼ੀ ਦੁੱਖ ਦੇ ਰਿਹਾ ਸੁੱਖ ਦੇ ਰਿਹਾ ਗਰੀਬੀ ਦੇ ਰਿਹਾ ਅਮੀਰੀ ਦੇ ਰਿਹਾ ਅਕਲ ਦੇ ਰਿਹਾ ਵੇਗਲੀ ਦੇ ਰਿਹਾ ਜੋ ਦੇਣਾ ਜੋ ਦੇਣਾ ਸੋ ਦੇ ਰਹੇ ਹੋ ਭਾਵੇਂ ਕਹਦੇ ਜਾਏ ਜਿੱਥੇ ਕੋਈ ਬੈਠਾ ਹੈ ਉੱਥੇ ਹੀ ਉਹਦੀ ਚੀਜ਼ ਪਹੁੰਚ ਜਾਂਦੀ ਹੈ ਆਪ ਲੈਣ ਨਹੀਂ ਜਾਂਦਾ ਦੇਖੋ ਆਪ ਲੈਣ ਨਹੀਂ ਜਾਂਦਾ ਉਹਦੀ ਇੱਛਾ ਹੀ ਕਰਦਾ ਵੀ ਤੇਰੇ ਕੋ ਫਲਾਣੀ ਚੀਜ਼ ਇਹਨੂੰ ਫਲਾਣੀ ਚੀਜ਼ ਮੈਂ ਦੇਣੀ ਹੈ ਉਹ ਉੱਥੇ ਉਹਦੇ ਕੋ ਪਹੁੰਚ ਜਾਂਦੀ ਜਦੋਂ ਜਿੱਥੇ ਉਹਦੀ ਭਾਵਨਾ ਦੀ ਇੱਛਾ ਹੁੰਦੀ ਹੈ ਉੱਥੇ ਚੀਜ਼ ਬੈਠੇ ਨੂੰ ਪਹੁੰਚ ਜਾਂਦੀ ਹੈ ਦੇਣ ਜਾਣਾ ਪੈਂਦਾ ਜਿੱਥੇ ਚਾਹੁੰਦਾ ਉੱਥੇ ਪਹੁੰਚ ਜਾਂਦੀ ਹੈ ਪਰ ਇਹ ਸਮਰੱਥ ਹੈ ਸਮਰੱਥ ਇਸ ਕਰਕੇ ਹੈ ਕਿ ਜਿੱਥੇ ਉਹ ਚਾਹੁੰਦਾ ਉੱਥੇ ਚੀਜ਼ ਜਿਹੜੇ ਪਹੁੰਚ ਜਾਂਦੀ ਕਿਉਂਕਿ ਸ਼ਕਤੀ ਹੈ ਸਮਰੱਥ ਉਹਨੂੰ ਕਹਿੰਦਾ ਜੀ ਕਿ ਹਰ ਪ੍ਰਕਾਰ ਦੀ ਸ਼ਕਤੀ ਹੈ ਕੁਝ ਵੀ ਜਿਹਦੀ ਜਿਹਦੇ ਵਾਸਤੇ ਕੁਝ ਵੀ ਅਸੰਭਵ ਨਹੀਂ ਉਸ ਸਮਰੱਥ ਜਿਹੜੇ ਆਦਮੀਆਂ ਨੇ ਕਹਿਤਾ ਨਾ ਵੀ ਆਦਮੀ ਵਾਸਤੇ ਕੁਝ ਵੀ ਅਸੰਭਵ ਨਹੀਂ ਹੈ ਉਹ ਪਾਗਲ ਨੇ ਸਾਰੇ ਬੇਫੂਕ ਲਿਖਿਆ ਹੋਇਆ ਹੈ ਵਿਦਵਾਨ ਦਾ ਪੜਾਉਦੇ ਨੇ ਨਥਿੰਗ ਇਜ਼ ਇੰਪੋਸੀਬਲ ਜਿਹੜੇ ਬੰਦੇ ਨੇ ਕਿਹਾ ਸੀ ਉਹ ਕਹਿੰਦਾ ਸੀ ਮੈਂ ਵਰਡ ਜਿੱਤਣੀ ਉਹੀ ਪੋਸੀਬਲ ਨਹੀਂ ਹੋਇਆ ਵਰਡ ਨਹੀਂ ਜਿੱਤ ਸਕਿਆ ਫਿਰ ਨਹੀਂ ਅਕਲ ਆਈ ਉਹਨਾਂ ਉਹਦਾ ਖਿਆਲ ਹੀ ਇੰਪੋਸੀਬਲ ਹੋ ਗਿਆ ਉਹ ਤਾਂ ਆਪ ਨਹੀਂ ਕਾਮਯਾਬ ਹੋਇਆ ਆਪਣੇ ਮਿਸ਼ਨ 'ਚ ਫਿਰ ਤੁਸੀਂ ਕਿਵੇਂ ਮੰਨ ਲਿਆ ਨਥਿੰਗ ਇਜ਼ ਇੰਪੋਸੀਬਲ ਇਸ ਕਰਕੇ ਵਿਦਵਾਨ ਬੁੱਧੀਹੀਨ ਹੁੰਦੇ ਨੇ ਇਹ ਗੱਲ ਵੀ ਮੰਨੀ ਜਾਂਦੇ ਨੇ ਜੇ ਇੰਪੋਸੀਬਲ ਹੈ ਕੁਝ ਨਹੀਂ ਹੈ ਤਾਂ ਹਰੇਕ ਰਾਸ਼ਟਰਪਤੀ ਬਣ ਜਵੇ ਦੋ ਤਰ੍ਹਾਂ ਲੜਦੀਆਂ ਨੇ ਇੰਪੋਸੀਬਲ ਤਾਂ ਦੋਏ ਕਿਵੇਂ ਜਿੱਤ ਜਾਣਗੇ ਇੱਕ ਨੇ ਤਾਂ ਹਾਰਨਾ ਹੀ ਹੈ ਇੰਪੋਸੀਬਲ ਤਾਂ ਇੱਕ ਵਾਸਤੇ ਬਣਨਾ ਹੀ ਹੈ ਇਸ ਕਰਕੇ ਵਿਦਵਾਨ ਬੁੱਧੀਹੀਨ ਨੇ ਚਾਹੇ ਵੱਡੇ ਵੱਡੇ ਨੇ ਬੈਠੇ ਸੰਸਾਰ ਦਾ ਕੋਈ ਵੀ ਵਿਅਕਤੀ ਕਿੱਡਾ ਹੀ ਅਕਲ ਵਾਲਾ ਹੋਵੇ ਸਭ ਬੁੱਧੀਹੀਨ ਨੇ ਇਹਨਾਂ ਨੇ ਇਹ ਫਰੇਜ ਮੰਨ ਕੇ ਮੈਂ ਲਿਆ ਕਿਤਾਬਾਂ ਜਿ ਲਿਖ ਕੇ ਮੈਂ ਦਿੱਤਾ ਕਿ ਕੁਝ ਵੀ ਇੰਪੋਸੀਬਲ ਨਹੀਂ ਦੋ ਲੜਦੇ ਨੇ ਦੋ ਭਲਵਾਨ ਘੁਲਦੇ ਨੇ ਕਿਨੇ ਦਾ ਢੈਣਾ ਹੀ ਹੈ ਨਾ ਪਰ ਘੋੜ ਦਾ ਦੋਏ ਜਾਂਦੇ ਨੇ ਇੱਛਾ ਦਾ ਦੋਏ ਜਿੱਤ ਵੀ ਪ੍ਰਾਪਤ ਕਰਕੇ ਜਾਂਦੇ ਨੇ ਜੇ ਨਥੇ ਕਿ ਇੰਪੋਸੀਬਲ ਹੈ ਤਾਂ ਦੋਏ ਜਿੱਤਣਗੇ ਕਿਉਂ ਆਉਂਦੇ ਨੇ ਫੇਰ ਵੀ ਮੰਨ ਲਿਆ ਹੀ ਨਾ ਇਹ ਗੱਲ ਉੱਥੇ ਲਿਖ ਦਿੱਤੀ ਵੀ ਇਹ ਵੀ ਇਹ ਪੜਾਉਂਦੇ ਨੇ ਪਰ ਬੁੱਧੀਹੀਨ ਬਣਾਉਂਦੇ ਨੇ ਬੁੱਧੀਹੀਨ ਹੈਗੇ ਨੇ ਬੁੱਧੀਹੀਨ ਬਣਾ ਰਹੇ ਨੇ ਹਿੰਦੂ ਸਾਡੀ ਗਰੀਬੀ ਨਹੀਂ ਗਈ ਗਰੀਬੀ ਹਟਾਓ ਹਟਾਓ ਕਰਦੇ ਤੇ ਪੋਸੀਬਲ ਬਣੀ ਖੜੀ ਹੈ ਨਾ ਤੇ ਹਟਾ ਕੇ ਦਿਖਾਉਣ ਕਹਿੰਦੇ ਨੇ ਕੋਈ ਚੀਜ਼ ਪੋਸੀਬਲ ਨਹੀਂ ਮੇਰੀ ਮੁੱਠੀ ਮੇਰੀ ਕਿਸਮਤ ਹੈ ਪਾਗਲ ਨਹੀਂ ਤਾਂ ਹੋਰ ਕੀ ਨੇ ਤਾਂ ਪਰਮੇਸ਼ਰ ਦਾ ਫਿਰ ਕੋਈ ਚੀਜ਼ ਨਾ ਆਇਆ ਤੇ ਥੋੜੀ ਮੁੱਠੀ ਥੋੜੀ ਕਿਸਮਤ ਆ ਫਿਰ ਜਾ ਕੇ ਬੰਦਿਆ ਕੋਲ ਜਾ ਕੇ ਕਹਤੇ ਹੜੇ ਖੜਦੇ ਹੋ ਮੈਨੂੰ ਨੌਕਰੀ ਦੇ ਦੇ ਮੈਨੂੰ ਉਹ ਦੇ ਦੇ ਰਿਸ਼ਤਾ ਕਹਤੇ ਦਿੰਦੇ ਹੋ ਫਿਰ ਕੀ ਲੋੜ ਪਈ ਹੈ ਕਿਸੇ ਦੇ ਅਧੀਨ ਹੋਣ ਦੀ ਤੁਹਾਨੂੰ ਇਹ ਜਿਹੀਆਂ ਗੱਲਾਂ ਕਾਲਜਾਂ ਸਕੂਲਾਂ 'ਚ ਪੜਾਈਆਂ ਜਾਂਦੀਆਂ ਨੇ ਜਿਹੜੇ ਬੁੱਧੀਹੀਨ ਲੋਕਾਂ ਨੇ ਗੱਲਾਂ ਹੀ ਹੋਈਆਂ ਨੇ ਬੁੱਧੀਹੀਨਾਂ ਨੇ ਪਛਾਣੀਆਂ ਹੀ ਨਹੀਂ ਇਹ ਗੱਲ ਹੈ ਸਾਰੇ ਹੰਕਾਰ ਪੈਦਾ ਕਰਨ ਵਾਲੀਆਂ ਗੱਲਾਂ ਨੇ ਦੋਏ ਦੋਏ ਗੱਲਾਂ ਦਾ ਹੰਕਾਰ ਪੈਦਾ ਹੁੰਦਾ ਹੰਕਾਰ ਬੁੱਧੀ ਹਿੰਸਾ ਦਿੰਦਾ ਬੜ ਦੀ ਪੜ੍ਹਾਈ ਬੇਵਕੂਫ ਬੇਵਕੂਫਾਂ ਦੀ ਪੜ੍ਹਾਈ ਹੈ ਬੇਵਕੂਫ ਪੜਾ ਰਹੀ ਹੈ ਇਸ ਕਰਕੇ ਗੁਰਬਾਣੀ ਨੇ ਇਹਨੂੰ ਅਵਿਦਿਆ ਕਿਹਾ ਹੋਇਆ ਅਵਿਦਿਆ ਜਿੰਨੀ ਵੱਡੀ ਪੜ੍ਹਾਈ ਹੈ ਸਭ ਅਵਿਦਿਆ ਮਾਦੋ ਅਵਿਦਿਆ ਹੈ ਤਕੀਨ ਬਵੇਕ ਦੀਪ ਬਲੀ ਇਸ ਨੂੰ ਕਿਹਾ ਹੈ ਜੋ ਪੜ੍ਹਾਈ ਚੱਲ ਰਹੀ ਹੈ ਸੰਸਾਰੀ ਪੜ੍ਹਾਈ ਜਾਂ ਵਿਦਿਆ ਦੀ ਪੜ੍ਹਾਈ ਹੁੰਦੀ ਹੈ ਇਹ ਵਿਵੇਕ ਦੀਪ ਨੂੰ ਮਲੀਨ ਕਰਦੀ ਹੈ ਮਲੀਨ ਕੀਤਾ ਪਿਆ ਜੇ ਮੇਰੀ ਕਿਸੋ ਦਾ ਮੇਰੀ ਮੁੱਠੀ ਚ ਤਾਂ ਰੌਲਾ ਨਾ ਰਹਿ ਗਿਆ ਫਿਰ ਬਣਾ ਲਓ ਸਾਰੇ ਬਣਾ ਲੈਣ ਆਪਣੀ ਕਿਸਮਤ ਫਿਰ ਦੋਸਤਾਂ ਦੇ ਦਿੰਦੇ ਹੋ ਕਿਸੇ ਨੂੰ ਕੀ ਲੋੜ ਹੈ ਕਿਸ ਨੂੰ ਪੜ੍ਹਨ ਜਾਣ ਦੀ ਕੀ ਲੋੜ ਹੈ ਕਾਲਜਾਂ ਦੀ ਕੀ ਲੋੜ ਹੈ ਕੰਪੀਟੀਸ਼ਨ ਕਰਨ ਦੀ ਗੁੱਠੀ ਤਾਂ ਕਿਸਮਤ ਲੈ ਤੇਰੀ ਫਿਰ ਅਮੀਰੀ ਗਰੀਬੀ ਦਾ ਮਤਲਬ ਕੀ ਰਹਿ ਗਿਆ ਹੱਕਾਂ ਦੀ ਲੜਾਈ ਲੜਨੀ ਕਿਹਦੇ ਨਾਲ ਹੈ ਤੇਰੇ ਤੇ ਮੁੱਠੀ ਜਾਂ ਤੇਰੀ ਕਿਸ ਐਸੀ ਗੱਲਾਂ ਨੇ ਪਾਗਲ ਨੇ ਪੜਾਉਣ ਵਾਲੇ ਪਾਗਲ ਬਣਾ ਰਹੇ ਨੇ ਪੜਾ ਪੜਨ ਵਾਲੇ ਵੀ ਪਾਗਲ ਪੜਾਉਣ ਵਾਲੇ ਵੀ ਬਦਬਾਦ ਕਦੇ ਵਿਚਾਰਿਆ ਹੀ ਨਹੀਂ ਅਸੀਂ ਕੀ ਕਹਿ ਰਹੇ ਹਾਂ ਕੀ ਇਹ ਕਹਿਣਾ ਚਾਹੀਦਾ ਕਿ ਨਹੀਂ ਕਹਿਣਾ ਚਾਹੀਦਾ ਖੱਖਾ ਖੂਣਾ ਕਛ ਨਹੀਂ ਤੇ ਸਮਰੱਥ ਕੇ ਪਾਹੇ ਜੇ ਸਮਰੱਥ ਕੇ ਪਾਹੇ ਜੋ ਦੇਣਾ ਸੋ ਦੇ ਰਹੇ ਹੋ ਜੋ ਦੇਣਾ ਸੋ ਦੇ ਰਹੇ ਹੋ ਜੋ ਉਹਦੀ ਮਰਜ਼ੀ ਦੇ ਰਿਹਾ ਸਭ ਜੇ ਉਹਦੀ ਦੇਣਾ ਸੋ ਦੇ ਰਿਹਾ ਹੈ ਫਿਰ ਤੇਰੀ ਮੁੱਠੀ ਕਿਸਮਤ ਕਿਵੇਂ ਹੋਗੀ ਤੇਰੀ ਇਹ ਬਾਗੀ ਕਰਦੀ ਹੈ ਗੱਲ ਪਰਮੇਸ਼ਰ ਦੇ ਹੁਕਮ ਤੋਂ ਬਾਗੀ ਕਰਨ ਵਾਲੀ ਹੈ ਗੱਲ ਮੇਰੀ ਮੁੱਠੀ ਮੇਰੀ ਕਿਸਮਤ ਹੈ ਤਾਂ ਬਗਾਵਤ ਹੈ ਬਾਗੀ ਕੀ ਕਰਦੇ ਤੁਹਾਨੂੰ ਰੱਬ ਨਾਲ ਦੀ ਕੋਈ ਚੀਜ਼ ਹੈ ਯਾਨੀ ਬੇਵਕੂਫਾਂ ਦੀਆਂ ਗੱਲਾਂ ਕਹੀਆਂ ਹੋਈਆਂ ਵੀ ਲਿਖ ਲਈਆਂ ਪੜਾਤੀਆਂ ਬੰਦਾ ਦੀਆਂ ਗੱਲਾਂ ਵੀ ਪੜਾਤੀਆਂ ਨਿਰਣਾ ਨਹੀਂ ਕੀਤਾ ਵੀ ਕਿਹੜੀ ਠੀਕ ਹੈ ਕਿਹੜੀ ਗਲਤ ਹੈ ਆਪਾਂ ਵਿਰੋਧੀ ਪੜਾਈ ਪੜਾਈ ਜਾਂਦੇ ਆ ਵੀ ਠੀਕ ਆ ਵੀ ਠੀਕ ਨਿਰਣਾ ਨਹੀਂ ਕਰਨਾ ਹੁੰਦਾ ਵੀ ਆਹ ਤਾਂ ਗੱਲ ਪੜਾਈ ਦੀ ਪਈ ਉਲਟ ਚਲੀ ਜਾਊਗੀ ਜਿਹੜੀ ਨਹੀਂ ਹੈ ਐਨਾ ਬੁੱਧੀਵਾਨ ਆਦਮੀ ਨਹੀਂ ਹੈ ਨਾ ਤਜਰਬੇ ਕਰ ਰਹੇ ਨੇ ਤਜਰਬੇ ਵਾਲੇ ਪਹਿਲਾ ਵਾਰ ਕਿਵੇਂ ਵਧਾਉਣੀ ਹੈ ਬਿਮਾਰੀਆਂ ਨੇ ਦਵਾਈਆਂ ਬਣਾ ਲਓ ਦਵਾਈਆਂ ਨੇ ਜ਼ਹਿਰ ਖੜਾ ਲਓ ਹੁਣ ਕਹਿੰਦੇ ਜ਼ਹਿਰ ਖਾਣੇ ਪੰਛੀ ਸਾਰੇ ਜਾਨਵਰ ਬਚਾਉਣੇ ਚਾਹੀਦੇ ਨੇ ਵਧਾਉਣੇ ਚਾਹੀਦੇ ਨੇ ਵਧੇ ਹੋਏ ਫਿਰ ਫਸਲਾਂ ਖਾਣਗੇ ਕਹਿੰਦੇ ਜੀ ਹੁਣ ਫਸਲਾਂ ਜਾ ਹੁਣ ਇਹਨਾਂ ਨੂੰ ਮਾਰ ਦਿਓ ਤੇ ਵਧਾਏਗਾ ਉਹਨੂੰ ਜੀ ਵਧਾਉਣ ਵਾਸਤੇ ਮਹਿਕਮੇ ਲਾ ਤੇ ਕਰੋੜਾਂ ਰੁਪਏ ਅਰਬਾਂ ਖਰਚ ਕਰਦੇ ਫਿਰ ਮਾਰ ਦਿਓ ਉਹਨਾਂ ਨੂੰ ਐਨੀ ਅਗਲ ਐਨੀ ਅਗਲ ਵਾਲੇ ਆਦਮੀ ਦੁਨੀਆ ਨੂੰ ਤਰੱਕੀ ਕਰ ਲੈਣਗੇ ਕਿਸੇ ਕੱਟੇ ਲਾ ਲੈਣਗੇ ਏਡੇ ਬੜੇ ਮੁਲਕ ਨੂੰ ਬਿਲਕੁਲ ਨਹੀਂ ਜਿੱਤੇ ਐਡੀ ਅਗਲ ਵਾਲੇ ਹੋਣ ਬੁੱਧੀਹੀਨ ਉਹਨਾਂ ਦੇ ਤਾਂ ਇਹ ਜਿਹੜੇ ਜਿਹੜੇ ਨਿਕਲਦੇ ਨੇ ਇਹ ਜਿਹੇ ਨਿਕਲਦੇ ਬੁੱਧੀਹੀਨ ਬੁੱਧੀਹੀਨ ਜਦ ਅੰਦਾ ਆਗੂ ਜੇ ਦੀਏ ਕਿ ਆਗੂ ਹੈ ਤਾਂ ਰਿਜ਼ਲਟ ਕਹੇ ਜੇ ਹੋਣ ਹੈ ਜੀ ਹੋ ਪਾਰਲੀਮੈਂਟ ਦੇ ਵਿੱਚ ਵਿਚਾਰ ਨਹੀਂ ਬਹਿਸ ਪਾਰਲੀਮੈਂਟ ਦੇ ਵਿੱਚ ਬਹਿਸ ਵਿਚਾਰ ਨਹੀਂ ਬਹਿਸ ਜਿਹੜੇ ਘਰ 'ਚ ਬਹਿਸ ਹੋਣ ਲੱਗ ਜਾ ਘਰ ਗਿਆ ਜਿਹੜੇ ਮੁਲਕ ਦੀ ਪਾਰਲੀਮੈਂਟ ਮੁਲਕ ਸਾਡਾ ਇੱਕ ਘਰੇ ਹੈ ਟੱਬਰ ਹੀ ਹੈ ਮੁਲਕ ਦੇ ਵਿੱਚ ਸਾਰਾ ਜੇ ਇੱਕ ਟੱਬਰ ਨਹੀਂ ਮੰਨਦੇ ਫਿਰ ਬੁੱਧੀ ਹੀ ਨਾ ਉਹ ਜਿਹੜੇ ਜੁੜ ਕੇ ਬੰਦੇ ਗਏ ਨੇ ਇੱਕ ਟੱਬਰ ਦੇ ਬੰਦੇ ਨੇ ਉਹ ਉਹ ਟੱਬਰ ਵਾਸਤੇ ਤਰੱਕੀ ਵਾਸਤੇ ਸੋਚਣਾ ਹੈ ਜੇ ਉਹਦਾ ਵਿਚਾਰ ਨਹੀਂ ਕਰਦੇ ਤਾਂ ਬੁੱਧੀਹੀਨ ਨੇ ਲੜਦੇ ਨੇ ਉੱਥੇ ਜਾ ਕੇ ਉਹ ਨਹੀਂ ਤਰੱਕੀ ਕਰ ਸਕਣੇ ਕਦੇ ਵੀ ਤਰੀਕਾ ਹੀ ਗਲਤ ਹੈ ਹੋਏ ਨਹੀਂ ਸਕਣਾ ਇਹਨਾਂ ਦੇ ਕੁਝ ਵੀ ਬੇੜਾ ਕਰ ਕਰ ਦੇਣਗੇ ਹੋਏ ਰਿਹਾ ਇਹਨਾਂ ਗੱਲਾਂ ਜੋ ਅਤਵਾਦ ਦਾ ਜਨਮ ਹੁੰਦਾ ਕਿ ਕਾਰਨ ਹੈ ਅਤਵਾਦ ਦੇ ਜਨਮ ਦਾ ਉਹ ਤਰੀਕਾ ਕੱਢਦੇ ਨੇ ਅਗਲੇ ਮੈਂ ਕਿਵੇਂ ਇਲੈਕਸ਼ਨ ਜਿੱਤਣਾ by hook or crook capture ਕਰਕੇ ਬੂਥ ਡਰਾ ਕੇ ਧਮਕਾ ਕੇ ਪੈਸਾ ਦੇ ਕੇ ਕਰਕੇ ਉਹ ਕਰ ਤੁਸੀਂ ਉਹ ਤਾਂ ਤਰੱਕੀ ਭਾਲਦੇ ਦਿਓ ਤੁਸੀਂ ਉਹ ਤਾਂ ਸੁਖ ਜਾਂਦੀ ਭਾਲਦੇ ਦਿਓ ਇਹ ਜਿਹਾ ਮਾਹੌਲ ਕਿਵੇਂ ਹੋ ਸਕਦਾ ਕਦੇ ਹੋ ਹੀ ਨਹੀਂ ਸਕਦਾ ਪੋਸੀਬਲ ਨਹੀਂ ਜੋ ਦੇਣਾ ਸੋ ਦੇ ਰਹੇ ਹੋ ਭਾਵੇਂ ਤੈ ਤੈ ਜਾਏ ਪਰਮੇਸ਼ਰ ਦੇ ਹੱਥ 'ਚ ਸਭ ਕੁਝ ਹੈ ਜੋ ਦੇਣਾ ਜਿੰਦ ਦੇ ਰਿਹਾ ਇੱਕ ਮੈਂ ਸਾਰਿਆਂ ਦੀ ਗਰੀਬੀ ਦੂਰ ਕਰ ਦਣਗੇ ਅਮੀਰ ਬਣਾ ਦੇਣਗੇ ਇੱਕ ਸਕਿੰਟ 'ਚ ਲੜਾਈ ਸ਼ੁਰੂ ਹੋ ਜਾਂਦੀ ਹੈ ਤਬਾਹ ਹੋ ਜੂਗਾ ਮੁਲਕ ਸਾਲਾਂ ਨੂੰ ਕਰ ਲੈ 100 ਸਾਲ ਦਾ ਕੀਤਾ ਹੋਇਆ 2 ਘੰਟੇ ਜਿਸ ਫਨਾ ਹੋ ਜੂਗਾ ਇੱਕ ਮਾੜੀ ਜੀ ਗਲਤੀ ਨਾਲ ਖਬਰਾਂ ਕੱਢ ਕੇ ਤੇ ਗਲਤੀ ਕਰਾ ਦੇਣੀ ਇਹਨਾਂ ਨੇ ਉਹ ਭੁਲਾਇਆ ਹੋਇਆ ਸਮਰਾਤ ਨੂੰ ਭੁਲਾਇਆ ਹੋਇਆ ਸਮਰਾਤ ਦਾ ਯਾਦ ਹੈ ਜੀ ਤੁਹਾਡੇ ਇੱਕ ਬੰਦੇ ਦੀ ਗਲਤੀ ਨਾਲ ਇੰਦਰਾ ਗਾਂਧੀ ਦੇ ਗੋਲੀ ਚੱਲ ਗਈ ਬੰਦੇ ਦੇ ਕਿਹਦੀ ਗਲਤੀ ਸੀ ਇੱਕ ਨੇ ਦੂਏ ਨੂੰ ਬਣਾ ਲਿਆ ਗੋਲੀ ਸੀ ਮਾਰਤਾ ਕਿੰਨੇ ਸਿੱਖ ਹੈ ਕਿੰਨਾ ਨੁਕਸਾਨ ਕਰਵਾਤਾ ਜਿਹੜੇ ਮਰੇ ਨੇ ਵਿਚਾਰੇ ਉਹਨਾਂ ਨੂੰ ਕਿਹੜਾ ਪਤਾ ਸੀ ਕੌਣ ਕਿਹਨੂੰ ਮਾਰ ਰਿਹਾ ਹੈ ਜਿਨ੍ਹਾਂ ਨੇ ਸਿੱਖ ਮਾਰੇ ਨੇ ਨਾ ਉਹਨਾਂ ਨੂੰ ਪਤਾ ਸੀ ਨਾ ਜਿਹੜੇ ਮਰੇ ਨੇ ਉਹਨਾਂ ਨੂੰ ਪਤਾ ਸੀ ਸ਼ਰਾਰਤ ਕਿਹਨੇ ਕੀਤੀ ਗੱਲ ਪੈ ਗਈ ਕਿੱਥੇ ਜਾ ਇਹ ਕੌਣ ਕਿਹਨੇ ਕੀਤਾ ਸਮਰੱਥ ਨੇ ਤੇ ਕਿਹਨੇ ਕੀਤਾ ਸਮਰੱਥ ਨੇ ਕੀ ਕਰ ਕੀ ਹੋ ਜਾਣਾ ਪਤਾ ਕਿਸ ਨੂੰ ਉਹ ਸਮਰੱਥ ਨਹੀਂ ਆ ਜਾਣਾ ਜਦੋਂ ਜਿੰਨਾ ਜਦ ਸਮਰੱਥ ਯਾਦ ਨਹੀਂ ਹੋਈ ਦਾ ਰੋ ਉਹ ਤਾਂ ਆ ਨਹੀਂ ਕਿਸੇ ਦੇ ਸਮਰੱਥ ਆ ਰਹੂ ਬਾਹਰ ਨਹੀਂ ਰਹੂਗਾ ਅੰਦਰ ਜਿਹੜਾ ਜਦ ਸਮਰੱਥ ਆਪ ਬਣੇ ਹੋਏ ਹੋ ਨਾ ਉਹਨਾਂ ਜਰ ਹੋਵੇ ਆਪ ਸਮਰੱਥ ਨੇ ਮੈਂ ਉਹਨਾਂ ਸਰਾ ਨਾ ਮੇਰੇ ਹੱਥ ਚ ਕੁਝ ਜਿੰਨਾ ਚਿਰ ਸਮਰੱਥ ਆਮ ਆਦਮੀ ਬਣਿਆ ਹੋਇਆ ਉਹਨਾਂ ਜਿਹੜਾ ਇਹਨਾਂ ਬੋਲੇ ਇਹਦੇ ਫੈਸਲੇ ਵੀ ਇਹਨੇ ਬੋਲੇ ਹਨ ਖਰਚ ਖਜ਼ਾਨਾ ਨਾਮ ਧਨ ਇਹ ਆ ਭਗਤਨ ਕੀ ਰਾਸ ਭਗਤਾਂ ਦੀ ਰਾਸ ਕੀ ਹੁੰਦੀ ਹੈ ਅਰਬਾਂ ਖਰਬਾਂ ਰੁਪਏ ਦੇ ਬਜਟ ਨਹੀਂ ਹੁੰਦੇ ਉਹਨਾਂ ਦੇ ਉਹਨਾਂ ਦਾ ਨਾਮ ਧਨ ਖਜ਼ਾਨਾ ਹੁੰਦਾ ਇਹ ਬਜਟ ਹੁੰਦਾ ਹੈ ਮਨੁੱਖਾਂ ਦੇ ਬਾਰ ਰੁਪਈਆ ਦੇ ਜਿਹੜੇ ਵਜਨ ਨੇ ਨਾ ਇਹ ਮਨੁੱਖਾਂ ਦੇ ਅੰਦਰ ਗੁਰਮੁਖਾਂ ਦਾ ਖਜ਼ਾਨਾ ਦਾ ਨਾਮ ਦਾ ਇਹ ਖਰਚ ਕਰਦੇ ਨੇ ਖਰਚ ਜਾਂਦਾ ਨਾਮ ਧਨ ਨਾਮ ਧਨ ਇਹ ਭਗਤਾਂ ਦੀ ਰਾਸ ਭਗਤਾਂ ਦੀ ਰਾਸ ਹੈ ਭਗਤਾਂ ਦੀ ਭਗਤਾਂ ਦਾ ਜਿਹੜਾ ਖਜ਼ਾਨਾ ਇਹ ਹੀ ਹੁੰਦਾ ਇਹ ਹੀ ਰਾਸ ਹੁੰਦੀ ਉਹਨਾਂ ਦੀ ਹੀ ਧਨ ਹੁੰਦਾ ਨਾ ਹੋਰ ਇਹ ਤਾਂ ਬੜਾ ਬੰਦਾ ਨਹੀਂ ਹੈ ਇਹ ਤਾਂ ਉਹਨਾਂ ਦੇ ਹਰ ਵਕਤ ਨਾਲ ਹੀ ਰਹਿੰਦਾ ਉਹਨਾਂ ਨੂੰ ਆਉਣਾ ਨਹੀਂ ਪੈਂਦਾ ਹੁਣ ਉਹਦੇ ਚੈੱਕ ਨਹੀਂ ਦੇਣਾ ਪੈਂਦਾ ਵੀ ਉਹ ਕਢਾ ਲਈ ਜਾਵੇ ਵਿਆਨਾ ਫਿਰਦੇ ਪਏ ਮੈਂ ਇੱਥੇ ਬੈਠਾ ਮੈਂ ਤੇ ਚੈੱਕ ਦੇਤਾ ਜਾ ਉਹ ਤਾਂ ਲੈ ਖਜ਼ਾਨੇ 'ਚ ਪੈਸਾ ਹੈ ਕਿ ਨਹੀਂ ਹੈ ਇਹ ਵੀ ਪਤਾ ਉਹਨਾਂ ਨੂੰ ਚੈੱਕ ਵਾਪਸ ਵੀ ਮੋੜੇ ਹੁੰਦੇ ਨੇ ਕਈ ਦਵਾ ਖਜ਼ਾਨੇ 'ਚ ਤੇ ਹੁੰਦਾ ਨਹੀਂ ਪੈਸਾ ਫਕਤਾਂ ਦਾ ਹੈ ਜਾਂ ਨਹੀਂ ਹੁੰਦਾ ਉਹਨਾਂ ਦਾ ਖਜ਼ਾਨਾ ਕੋਲੇ ਹੁੰਦਾ ਰੋਕਣ ਵਾਲਾ ਹੁੰਦਾ ਹੀ ਨਹੀਂ ਇਹ ਝੂਠੇ ਖਜ਼ਾਨਾ ਨੇ ਉਹ ਸੱਚਾ ਖਜ਼ਾਨਾ ਹੈ ਇਹ ਭਗਤਨ ਕੀ ਭਾਵੇਂ ਦੇ ਝੂਠ ਨਾਲ ਜੁੜਦੇ ਹੀ ਨਹੀਂ ਦੁਨੀਆ ਝੂਠ ਨਾਲ ਜੁੜੀ ਹੈ ਝੂਠ ਤੇ ਖੜੀ ਹੈ ਝੂਠ ਨਾਸਵੰਤ ਸੰਸਾਰ ਝੂਠ 'ਚ ਭੱਜਿਆ ਫਿਰਦਾ ਵਿਦਵਾਨ ਝੂਠੇ ਨੇ ਝੂਠ ਨਾਲ ਜੁੜੇ ਹੋਏ ਨੇ ਝੂਠੇ ਬੋਲਦੇ ਬੋਲ ਸਕਦੇ ਨੇ ਝੂਠੇ ਇਹਨਾਂ ਦੇ ਕਾਰੋਬਾਰ ਨੇ ਝੂਠੀ ਹੋਵੇ ਝੂਠੇ ਸਭ ਕੁਝ ਇਹ ਆਧਾਰ ਹੈ ਸਾਰਾ ਝੂਠ ਦਾ ਸੰਸਾਰ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਰਖੜੇ ਰਬ ਝੂਠ ਤੇ ਜਿਹਨੇ ਰਹਿਣਾ ਹੀ ਨਹੀਂ ਹੈ ਬੋਲਣ ਦੇ ਝੂਠ ਜਿਹੜਾ ਸੱਚ ਬੋਲਦੇ ਨੇ ਉਹ ਵੀ ਝੂਠ ਹੁੰਦਾ ਜੇ ਇਮਾਨਦਾਰੀ ਨਾਲ ਸੱਚ ਬੋਲਣ ਉਹ ਵੀ ਝੂਠ ਹੁੰਦਾ ਹਮ ਐਸੇ ਕਰਾਂਗੇ ਜੇ ਨਾ ਹੋਇਆ ਉਹ ਫਿਰ ਝੂਠ ਹੋ ਜੇ ਨਾ ਹੋ ਸਕਿਆ ਚਾਹੇ ਇਮਾਨਦਾਰ ਨਾਲ ਵੀ ਕਹਿੰਦੇ ਹਾਂ ईमानदारी से कहने हम ऐसा करना चाहते हैं करेंगे जरूर करेंगे जे ना होया झूठ हो क्योंकि जरा करनहार है बिचों पड़ दिता हम ऐसा करेंगे करता कम अज कम मुसलमान ये गल नहीं बोलते ਮੁਸਲਮਾਨਾਂ ਦੇ ਗੱਲ ਦੀ ਤੁਸੀਂ ਗੌਰ ਰੱਖਿਓ ਛੋਟੇ ਤੇ ਛੋਟਾ ਆਦਮੀ ਬੋਲੇ ਜੇ ਅੱਲਾ ਨੇ ਚਾਹਿਆ ਤਾਂ ਐਸਾ ਹੋਗਾ ਉਹ ਅੱਲਾ ਨੂੰ ਵਿੱਚ ਰੱਖਦੇ ਨੇ ਕਹਿੰਦੇ ਅਗਲਾ ਨੂੰ ਇਨਸ਼ਾਅੱਲਾ ਇਹ ਜ਼ਰੂਰ ਹੋਗਾ ਉਹ ਦੱਬੀ ਤੋਂ ਫਿਰਦੇ ਨੇ ਸਾਰੀ ਬੜ ਨੂੰ ਇਨਸ਼ਾਅੱਲਾ ਨੂੰ ਨਹੀਂ ਛੱਡਦੇ ਇਹਨਾਂ ਨੇ ਸਾਰਿਆਂ ਨੇ ਬੁਲਾਇਆ ਹੋਇਆ ਉਹ ਇਨਸ਼ਾਅੱਲਾ ਹੀ ਉਹਨਾਂ ਨੂੰ ਬਚਾਈ ਜਾਂਦਾ ਨਹੀਂ ਉਹਨਾਂ ਦੇ ਲੱਛਣ ਕੋਈ ਨਹੀਂ ਬਚਣ ਵਾਲੇ ਹਨ ਲੱਛਣ ਉਹਨਾਂ ਕੋਈ ਨਹੀਂ ਬਚਣ ਵਾਲਾ ਉਹਨਾਂ ਦੇ ਜਵਾਨੀ ਚੜਿਆ ਹੋਇਆ ਚਾਹੇ ਉਹਨਾਂ ਨੂੰ ਕਿਸੇ ਨੇ ਤਾਂ ਵੀ ਇਨਸ਼ਾਅੱਲਾ ਨਾ ਛੱਡ ਦਿਓ ਫਿਰ ਬਚ ਜਾਓਗੇ ਲੱਛਣ ਸਾਰੇ ਪੁੱਠੇ ਨੇ ਪਰ ਇਨਸ਼ਾਅੱਲਾ ਨਹੀਂ ਜਲੇ ਹੋਏ ਉਹਨਾਂ ਨੇ ਉਹ ਹੀ ਬਜਾਈ ਜਾਂਦਾ ਉਹਨਾਂ ਨੂੰ ਹੋਰ ਕੋਈ ਵਰਡ ਦੇ ਵਿੱਚ ਨਾ ਹਿੰਦੂ ਨਾ ਮੁਸਲਮਾਨ ਨਾ ਨਾ ਹਿੰਦੂ ਨਾ ਈਸਾਈ ਨਾ ਬੋਧੀ ਕੋਈ ਗੱਲ ਰੱਬ ਨੂੰ ਸਾਰੇ ਭੁੱਲ ਰਹੇ ਨੇ ਭੁੱਲੇ ਜਾਏ ਉਹ ਵੀ ਹੁਣ ਪਰ ਜਮਾਨ ਚ ਇਨਸ਼ਾਅੱਲਾ ਉਹਨਾਂ ਦੇ ਬੜਿਆ ਹੋਇਆ ਉਹ ਜੋ ਉਹਨਾਂ ਦੇ ਇਨਸ਼ਾਅੱਲਾ ਜ਼ਰੂਰ ਨਿਕਲੂਗਾ ਜਦੋਂ ਉਹਨਾਂ ਨੇ ਕਬਜ਼ਾ ਕੀਤਾ ਇਹਨਾਂ ਦੇ ਚੜਾਈ ਕੀਤੀ ਹੈ ਅਮਰੀਕਾ ਨੇ ਉਹਨਾਂ ਕਹਾ ਮਰਨਾ ਜਪਣਾ ਜਿਹੜਾ ਹੈਗਾ ਸੇ ਖੁਦਾ ਦੇ ਹੱਥ 'ਚ ਹੈ ਸਾਰਾ ਨਿਕਲ ਕਿਸੇ ਦੇ ਹੱਥ ਨਹੀਂ ਮੌਤ ਤਾਂ ਖੁਦਾ ਦੇ ਹੱਥ 'ਚ ਹੈ ਕਰ ਕਰ ਡਰੇ ਕੌਣ ਨੇ ਡਰੇ ਫਿਰ ਅਮਰੀਕਾ ਨੇ ਮੌਤ ਤੋਂ ਡਰੇ ਅਮਰੀਕਾ ਨੇ ਉਹ ਫਿਰ ਹੀ ਡਰੇ ਕਿਉਂਕਿ ਉਹਨਾਂ ਨੂੰ ਪਤਾ ਵੀ ਮਰਨਾ ਜਿਹੜਾ ਜੰਮਣਾ ਖੁਦਾ ਦੇ ਹੱਥ ਨਿਰਭੈ ਉਹ ਕਿਉਂ ਨੇ ਖੁਦਾ ਨੂੰ ਨਾਲ ਲੈ ਕੇ ਚੱਲਦੇ ਨੇ ਇਹ ਡਰਦੇ ਕਿਉਂ ਨੇ ਖੁਦਾ ਵਿਸਰਿਆ ਹੋਇਆ ਇਹਨਾਂ ਤੇ ਤੇ ਪੈਸੇ ਦੇ ਜ਼ੋਰ ਨਾਲ ਸ਼ਾਸਤਰਾਂ ਦੇ ਜ਼ੋਰ ਨਾਲ ਲੜਦੇ ਨੇ ਉਹ ਖੁਦਾ ਦੇ ਜ਼ੋਰ ਨਾਲ ਲੜਦੇ ਨੇ ਹੋਰ ਕੁਝ ਨਹੀਂ ਹੈ ਉਹਨਾਂ ਖੁਦਾ ਦੇ ਜ਼ੋਰ ਨਾਲ ਉਹ ਛੋਟੇ ਨਿਆਣਿਆਂ ਨੂੰ ਆਤਮਾ ਦੀ ਬਣਾ ਲੈਂਦੇ ਨੇ ਇੱਕ ਮੌਤ ਨੂੰ ਗੱਲ ਲਾਉਣਾ ਦੁਨੀਆ ਦਾ ਮੇਰੇ ਵਾਸਤੇ ਹੈ ਨਹੀਂ ਮੈਂ ਕੀ ਕਰਨਾ ਵਾ ਦੁਨੀਆ ਨਹੀਂ ਰਹਿਣੀ ਮੇਰੇ ਵਾਸਤੇ ਮੈਨੂੰ ਕੀ ਲੋੜ ਹੈ ਮੈਂ ਸਾਲ ਬਸ ਆਹੀ ਗੱਲ ਉਹਨਾਂ ਕੋਈ ਵੱਧ ਇਹਦਾ ਇਲਾਜ ਨਾ ਕੋਈ ਨਹੀਂ ਜਿਹੜਾ ਇਹਦਾ ਇਲਾਜ ਕਰ ਲੂਗਾ ਇਹਦੀ ਕਾਟ ਕਰੂਗਾ ਇਸ ਗੱਲ ਦੀ ਉਹ ਉਹਨਾਂ ਦੇ ਕਾਬੂ ਕਰ ਸਕਦੇ ਵਰਨਾ ਉਹਨਾਂ ਦੇ ਕਾਬੂ ਨਹੀਂ ਕਰਨਾ ਕਿਸੇ ਤੇ ਇਨਸ਼ਾਅੱਲਾ ਇਹ ਤਾਂ ਉਹਨਾਂ ਦਾ ਛੁੱਟ ਜਾ ਜਾਂ ਇਨਸ਼ਾਅੱਲਾ ਇਹ ਉਦੋਂ ਮਜ਼ਬੂਤ ਹੋ ਕੇ ਫੜ ਲੈਣ ਇਨਸ਼ਾਅੱਲਾ ਨੂੰ ਇਨਸ਼ਾਅੱਲਾ ਹੁੰਦੀ ਅੱਲਾ ਦੀ ਇੱਛਾ ਹਾਂ ਜੇ ਆਪਾਂ ਕਹਿੰਦੇ ਜੇ ਪਰਮੇਸ਼ਰ ਨੇ ਚਾਹਿਆ ਜੇ ਅੱਲਾ ਨੇ ਚਾਹਿਆ ਇਨਸ਼ਾਅੱਲਾ ਜੇ ਅੱਲਾ ਨੇ ਚਾਹਿਆ ਤਾਂ ਐ ਹੋ ਜੂ ਮੈਂ ਐ ਕਰ ਦੂ ਕਦੇ ਨਹੀਂ ਕਰਨਾ ਸਾਡੇ ਕੀ ਕਹਿੰਦੇ ਨੇ ਮੈਂ ਐ ਕਰ ਦੂੰ ਹਮ ਐਸਾ ਕਰ ਦੇਂਗੇ ਹਮ ਐਸਾ ਕਰਾਂਗੇ ਇਹ ਹੰਕਾਰ ਇਹ ਬਾਹਮਣ ਦੀ ਪੜਾਈ ਪੜਾਈ ਹੈ ਪੰਡਤ ਦੀ ਇਹ ਤਾਂ ਮਨੁੱਖਾਂ ਦੀ ਪੜਾਈ ਹੈ ਇਹ ਮਨੁੱਖਾਂ ਦੀ ਪੜਾਈ ਹੈ ਸਿੱਖਾਂ ਨੇ ਵੀ ਛੱਡਦੀ ਇਹ ਗੱਲ ਸਿੱਖ ਵੀ ਸਿੱਖਾਂ ਕੋਲ ਸਿੱਖੀ ਕਿੱਥੇ ਰਹੀ ਜਿਹੜੇ ਗੁਰੂ ਘਰੇ ਹੁਣ ਵੀ ਕਹਿੰਦੇ ਨੇ ਗੁਰੂ ਨੇ ਚਾਹਿਆ ਤਾਂ ਹੋ ਪਰਮੇਸ਼ਰ ਨੇ ਚਾਹਿਆ ਤਾਂ ਹੋ ਉਹ ਤਾਂ ਪਾਣੇ ਚ ਦੇ ਜਿੰਨਾ ਜਰ ਖਾਲਸਾ ਪਾਣੇ ਚ ਦਾ ਸੀ ਉਹਨਾਂ ਚ ਚੜ੍ਹਦੀ ਕਲਾ ਰਹੀ ਹੁਣ ਵੀ ਉਹਨਾਂ ਦੀ ਚੜ੍ਹਦੀ ਕਲਾ ਹੀ ਹੈ ਜਿਹੜੇ ਪਾਣੇ ਚ ਚੜ੍ਹਦੀ ਕਲਾ ਦਾ ਮਤਲਬ ਹੁੰਦਾ ਉਹਨਾਂ ਦੀ ਅਕਲ ਰੋਜ਼ ਉੱਚੀ ਹੁੰਦੀ ਜਾਂਦੀ ਹੈ ਉਹਨਾਂ ਦੀ ਬੁੱਧੀ ਰੋਜ਼ ਵਿਕਾਸ ਹੁੰਦਾ ਜਾਂਦਾ ਚੜ੍ਹਦੀ ਕਲਾ ਹੋਰ ਕੁਝ ਨਹੀਂ ਹੈ ਉਹਨਾਂ ਦਾ ਆਰਾਮ ਦਾ ਰੋਜ਼ ਵੱਧਦਾ ਜਾਂਦਾ ਕਲਾ ਹੁੰਦੀ ਹੈ ਬੁੱਧੀ ਦਾ ਵਿਕਾਸ ਹੋਣਾ ਕਲਾ ਕਹਿੰਦੇ ਨੇ ਬੁੱਧ ਨੂੰ ਬੁੱਧ ਦੀ ਪ੍ਰਗਾਸ ਹੋਣਾ ਕਲਾ ਹੁੰਦੀ ਹੈ ਚੜ੍ਹਦੀ ਕਲਾ ਦਾ ਮਤਲਬ ਉਹਨਾਂ ਦੀ ਰੋਜ਼ ਬੁੱਧੀ ਦੇ ਵਿੱਚ ਵਿਕਾਸ ਹੁੰਦਾ ਜਾਂਦਾ ਹੈ ਪ੍ਰਕਾਸ਼ ਹੁੰਦੀ ਜਾਂਦੀ ਹੈ ਉਹਦੀ ਇਹ ਚੜ੍ਹਦੀ ਕਲਾ ਹੋਰ ਕੀ ਇਹ ਖਬਰ ਚੜ੍ਹਦੀ ਕਲਾ ਕਿਹਨੂੰ ਕਹਿੰਦੇ ਨੇ ਇਹ ਮਾਇਆ ਧਾਰਿਆਂ ਦੀ ਚੜ੍ਹਦੀ ਕਲਾ ਹੋਰ ਕੁਝ ਹੋਊ ਖਾਲਸਾ ਦੇ ਬੋਲ ਵਾਲਿਆਂ ਨੇ ਨੂੰ ਕੀ ਪਤਾ ਅਰਥ ਕੀ ਹੈ ਬਾਲਾ ਕਹਿੰਦੇ ਨੇ ਉੱਚਾ ਖਾਲਸੇ ਦੇ ਜਿਹੜੇ ਬੋਲੇ ਨੇ ਉਹ ਹਮੇਸ਼ਾ ਉੱਚੇ ਰਹਿਣਗੇ ਗੁਰਬਾਣੀ ਖਾਲਸੇ ਦੇ ਬੋਲੇ ਨੇ ਉੱਚੀ ਹੈ ਸਭ ਤੋਂ ਖਾਲਸਾ ਜੀ ਕੇ ਬੋਲ ਬਾਲੇ ਕਹੇ ਨਾ ਖਾਲਸਾ ਦਾ ਬੋਲ ਤਾਂ ਗੁਰਬਾਣੀ ਹੈ ਇਹ ਇਹ ਥੋੜੀ ਗੱਲ ਨੇ ਆਪ ਖਾਲਸਾ ਕੌਣ ਖਾਲਸਾ ਕਹੇ ਕਬੀਰ ਜਨ ਪਏ ਖਾਲਸੇ ਪ੍ਰੇਮ ਭਗਤ ਜਿਨ ਜਾਣੀ ਜਿਹਨੇ ਪ੍ਰੇਮ ਭਗਤੀ ਜਾਣ ਲਈ ਕੀ ਪਤਾ ਸਾਨੂੰ ਜਾਣ ਲਈ ਬਿਆਨ ਕੀਤੀ ਹੈ ਜਿਹਨੇ ਜਾਣ ਲਈ ਉਹਨੇ ਬਿਆਨ ਵੀ ਕੀਤੀ ਹੈ ਜਿਹਨੇ ਪ੍ਰੇਮਾ ਭਗਤੀ ਬਿਆਨ ਕੀਤੀ ਹੈ ਉਹ ਖਾਲਸਾ ਜਿਹਨੇ ਗੁਰਮਤ ਗੁਰਮਤ ਬੋਲ ਕੇ ਲਿਖੀ ਆ ਉਹ ਖਾਲਸਾ ਹੈ ਜਿਹਨੇ ਗੁਰਮਤ ਪ੍ਰਗਟ ਕੀਤੀ ਹੈ ਸ਼ਬਦ ਲਿਖੇ ਨੇ ਖਾਲਸੇ ਨੇ ਸਾਰੇ ਹੀ ਪੱਟਾਂ ਖੜੇ ਖਾਲਸੇ ਨੇ ਸਾਰੇ ਉਹ ਦਰਜਾ ਸਾਰਿਆਂ ਦਾ ਬਾਦ ਘੱਟ ਕੋਈ ਨਹੀਂ ਇੱਥੇ ਜਨ ਭਏ ਖਾਲਸੇ ਪ੍ਰੇਮ ਭਗਤੀ ਜਿਹਨੇ ਜਾਣੀ ਬਹੁਤ ਜਨ ਹੈ ਭਏ ਖਾਲਸੇ ਸਾਰੇ ਖਾਲਸੇ ਨੇ ਜਿਨ੍ਹਾਂ ਨੇ ਪ੍ਰੇਮ ਭਗਤ ਜਾਣੀ ਹੈ ਜਿਨ੍ਹਾਂ ਨੇ ਜਾਣੀ ਉਹਨਾਂ ਨੇ ਦੱਸੀ ਹੈ ਇਹ ਬੋਲ ਬਾਲ ਇਹ ਖਾਲਸੇ ਦੇ ਬੋਲੇ ਨੇ ਬਾਲੇ ਹੀ ਨੇ ਉੱਚੇ ਹੀ ਨੇ ਗੁਰਬਾਣੀ ਦੀ ਪ੍ਰਾਪਤੀ ਤਾਂ ਕਿਤੇ ਨਹੀਂ ਹੈ ਜੇ ਇਹਦੇ ਬਰਾਬਰ ਹੈ ਕੋਈ ਉਹ ਵੀ ਖਾਲਸੇ ਦੇ ਬੋਲ ਬੋਲ ਹੋਣੇ ਨੇ ਜੇ ਕਿਤੇ ਇਹਦੇ ਬਰਾਬਰ ਕੋਈ ਪਏ ਨੇ ਬੋਲ ਉਹ ਵੀ ਖਾਲਸੇ ਦੇ ਬੋਲ ਨੇ ਉਹ ਵੀ ਇਹੀ ਗੱਲ ਦੱਸੀ ਹੋਈ ਆ ਫਿਰ ਚਾਹੇ ਕਿਸੇ ਭਾਸ਼ਾ 'ਚ ਹੋਣ ਚਾਹੇ ਵੇਦਾਂ 'ਚ ਹੋਣ ਵੀ ਇਹੀ ਨੇ ਜਿਹਦੇ ਨਾਲ ਮਿਲਦੀ ਗੱਲ ਹੈ 100% ਫਿਰ ਤਾਂ ਖਾਲਸੇ ਦੇ ਬੋਲ ਹੋਣੇ ਇਹ ਬਾਲੇ ਹੀ ਰਹਿਣੇ ਨੇ ਉੱਚੇ ਹੀ ਰਹਿਣੇ ਨੇ ਕਿ ਉੱਚੇ ਤੇ ਉੱਚਾ ਜਿਹੜਾ ਭਗਵੰਤ ਹੈ ਉਹਦੀ ਗੱਲ ਹੈ ਉਹਨੇ ਬੁਲਵਾਇਆ ਹੈ ਇਹ ਬੋਲ ਉਹਦੇ ਬੁਲਾਏ ਹੋਏ ਬੋਲੇ ਨੇ ਆਪਣੀ ਬੋਲੇ ਉਹਨਾਂ ਨੇ ਇਹ ਬਾਲੇ ਰਹਿਣੇ ਨੇ ਗੱਲ ਤਾਂ ਇਹ ਸੀ ਇਹਨਾਂ ਨੇ ਅਰਧੋਰੇ ਕਰਕੇ ਤਾਂ ਝਗੜਾ ਬਣਾ ਲਿਆ ਇਹਨੂੰ ਕੀ ਪਤਾ ਬੋਲ ਬਾਲੇ ਕੀ ਹੁੰਦੇ ਨੇ ਖਾਲਸੇ ਦੇ ਬਾਲਾ ਬਾਲਾ ਅਰਬੀ ਦਾ ਲਫ਼ਜ਼ ਉੱਚਾ ਹੁੰਦਾ ਬਾਲੇ ਦਾ ਜ਼ੈਦ ਦਾ ਮਤਲਬ ਨੀਵਾ ਹੁੰਦਾ ਬਾਲਾ ਦਾ ਮਤਲਬ ਉੱਚਾ ਹੁੰਦਾ ਮੁਦਰਜ਼ਾ ਬਾਲਾ ਮੁਦਰਜ਼ਾ ਜ਼ੈਦ ਮੁਦਰਜ਼ਾ ਜ਼ੈਦ ਕਹਿੰਦੇ ਜੋ ਕੁਝ ਮੈਂ ਹੁਣ ਥੱਲੇ ਲਿਖ ਰਿਹਾ ਜੋ ਕੁਝ ਇਹ ਤੋਂ ਥੱਲੇ ਲਿਖਿਆ ਮੁਦਰਜ਼ਾ ਬਾਲਾ ਜੋ ਕੁਝ ਪਹਿਲਾਂ ਕਹਿਆ ਹੈ ਉਹਨੇ ਲਿਖਿਆ ਬਾਲਾ ਬੜੇ ਨੂੰ ਕਹਿੰਦੇ ਨੇ ਉੱਚੇ ਨੂੰ ਕਹਿੰਦੇ ਨੇ ਜ਼ਹਿਲ ਨਹੀਂ ਮੈਨੂੰ ਕਹਿੰਦੇ ਨੇ ਜ਼ੇਰ ਅਧੀਨ ਗੁਰਬਾਣੀ ਸਭ ਤੋਂ ਉੱਚੀ ਅਵਸਥਾ ਦੀ ਗੱਲ ਹੈ ਸੰਸਾਰ ਦੇ ਵਿੱਚ ਇਹ ਤੋਂ ਉੱਚੀ ਅਵਸਥਾ ਦੀ ਗੱਲ ਗ੍ਰੰਥ ਕੋਈ ਸੰਸਾਰ 'ਚ ਨਹੀਂ ਹੈ ਜੋ ਗੁਰਬਾਣੀ ਹੈ ਇਹ ਤੋਂ ਉੱਚੀ ਅਵਸਥਾ ਦੀ ਗੱਲ ਕਿਤੇ ਸੰਸਾਰ 'ਚ ਨਹੀਂ ਹੈ ਨਾ ਹੋਊਗੀ ਕਦੇ ਵੀ ਇਹਦੇ ਬਰਾਬਰ ਨਹੀਂ ਹੋਊ ਚਾਹੇ ਪਹਿਲਾਂ ਵੀ ਸੀ ਇਹ ਨਹੀਂ ਵੀ ਪਹਿਲਾਂ ਨਹੀਂ ਸੀ ਜਿੱਦੋਂ ਕਬੀਰ ਨੇ ਪੜ੍ਹੀ ਉਹ ਵੀ ਇਹਦੇ ਬਰਾਬਰ ਦੀ ਗੱਲ ਸੀ ਇਹੀ ਗੱਲ ਸੀ ਜਿਹੜੇ ਪਹਿਲੇ ਭਗਤਾਂ ਨੇ ਜ਼ਿਕਰ ਆਇਆ ਨਾਮ ਜਪੋ ਰਹੀ ਐਸੇ ਐਸੇ ਤਰੂਪਲਾ ਜਪਿਓ ਹਰ ਜੈਸੇ ਉਹਨਾਂ ਨੇ ਵੀ ਇਹੀ ਬਾਣੀ ਸੀ ਇਹੀ ਗੱਲ ਸੀ ਕਿਉਂ ਉੱਥੇ ਗਾਂ ਲਿਖਿਆ ਜੇ ਭਾਵੇਂ ਤਾਂ ਹੁਕਮ ਬਣਾਏ ਉਹਨਾਂ ਨੇ ਵੀ ਹੁਕਮ ਪੜਾਉਂਦੇ ਹੁਣ ਵੀ ਬਣਾ ਮੰਨਣ ਦੀ ਗੱਲ ਹੈ ਅਰਥਾਂ ਦੇ ਅਨਰਥ ਕਰਕੇ ਝਗੜੇ ਬਣਾਉਂਦੇ ਅਰਥਾਂ ਦੇ ਅਨਰਥ ਹੋ ਗਏ ਝਗੜੇ ਸਾਰੇ ਪਹਿਲਾਂ ਤਾਂ ਹੋਏ ਪਿਛਲੇ ਜਿਹੜੇ 50 40 ਸਾਲ ਹੋਏ ਨੇ ਹੁਣ ਹੁੰਦੇ ਨੇ ਸਭ ਅਰਥਾਂ ਦੇ ਅਨਰਥ ਹੋ ਕੇ ਹੋਏ ਗੁਰਬਾਣੀ ਦੇ ਝਗੜੇ ਖਤਮ ਕਰਦੀ ਦਿੱਤੇ ਜੇ ਸਿਆਣਾ ਬੰਦਾ ਕੌਣ ਹੁੰਦਾ ਹੈ ਇਹ ਸਿਆਣੇ ਨੇ ਸਾਰੇ ਗੁਰਬਾਣੀ ਵਾਲੇ ਜਾਓ ਪੁੱਛੇ ਜਾਏ ਪੁੱਛੋ ਸਿਆਣਿਆਂ ਅੱਗੇ ਮਿਲਣ ਕਹਿੰਦਾ ਸਿਆਣਿਆਂ ਨੂੰ ਜਾ ਕੇ ਪੁੱਛੋ ਕਿਹੜੇ ਨੇ ਜਿਹਨਾਂ ਦਾ ਅੱਗੇ ਮਿਲਣਾ ਹੋਊਗਾ ਉਹ ਕੌਣ ਨੇ ਜਿਹਨਾਂ ਦਾ ਅੱਗੇ ਮਿਲਣਾ ਹੋਊਗਾ ਸਾਰਿਆਂ ਦਾ ਅੱਗੇ ਮਿਲਣਾ ਨਹੀਂ ਹੋਣਾ ਜੇ ਕੋਈ ਕਹੇ ਮੈਂ ਤਪ ਕਰਕੇ ਅੱਗੇ ਮਿਲ ਲੂਗਾ ਨਹੀਂ ਮਿਲਿਆ ਜਾਣਾ ਸਿਆਣਿਆਂ ਨੂੰ ਪੁੱਛੋ ਸਿਆਣੇ ਹੋਣੇ ਜਿਨ੍ਹਾਂ ਨੇ ਗੁਰਬਾਣੀ ਰਚੀ ਹੈ ਤੇ ਸਿਆਣੇ ਝਗੜੇ ਮਟਾਉਣ ਵਾਲੇ ਹੁੰਦੇ ਨੇ ਝਗੜੇ ਪਾਉਣ ਵਾਲੇ ਹੁੰਦੇ ਨੇ ਸਿਆਣੇ ਉਹਨਾਂ ਨੂੰ ਮੰਨਿਆ ਜਾਂਦਾ ਜਿਹੜੇ ਦੁਨੀਆ ਦੇ ਝਗੜੇ ਮਟਾਉਣ ਨਵੇਂ ਨਹੀਂ ਝਗੜੇ ਖੜੇ ਕਰਦੇ ਹੁੰਦੇ ਸਿਆਣੇ ਕਰਦੇ ਝਗੜੇ ਨਹੀਂ ਪਾਉਂਦੇ ਹੁੰਦੇ ਸਿਆਣੇ ਸਿਆਣਿਆਂ ਦੇ ਗਾਲ ਤੋਂ ਝਗੜਾ ਪੈ ਜਾ ਫਟੇ ਹੀ ਨਾ ਕਿਸੇ ਗੱਲ ਨਾਲ ਸੂਤ ਹੋਵੇ ਹੀ ਨਾ ਮੰਨੇ ਹੀ ਨਾ ਫਿਰ ਦਸਮ ਪਾਸ਼ਾ ਨੇ ਕਿਹਾ ਫਿਰ ਤਲਵਾਰ ਦੇ ਮੁੱਠੇ ਤੇ ਹੱਥ ਪਾਵੇ ਚਲਾ ਜਾਵੇ ਤੁਹਾਡਾ ਪਰ ਪਹਿਲਾਂ ਸਿਆਣੇ ਬਣ ਕੇ ਰਿਓ ਸਿਆਣੇ ਲੜਦੇ ਨਹੀਂ ਹੁੰਦੇ ਹਰ ਮਸਲੇ ਦਾ ਹੱਲ ਗੱਲਬਾਤ ਨਾਲ ਕਰਦੇ ਹੁੰਦੇ ਨੇ ਸਿਆਣੇ ਝਗੜੇ ਹਟਾਉਂਦੇ ਹੁੰਦੇ ਨੇ ਝਗੜੇ ਸ਼ੁਰੂ ਨਹੀਂ ਕਰਦੇ ਹੁੰਦੇ ਨਵੇਂ ਸਾਡੇ ਤਾਂ ਰੋਜ਼ ਨਵੇਂ ਝਗੜੇ ਸ਼ੁਰੂ ਕਰਦੇ ਨੇ ਇਸੇ ਹੁੰਦੇ ਨੇ ਨਾ ਸਿਆਣੇ ਨੇ ਨਾ ਸਿਆਣੇ ਦੀ ਗੱਲ ਸੁਣਨੀ ਆ ਨਾ ਇਹਨਾਂ ਬਣਨ ਵਾਲੇ ਨੇ ਜਿਹੜੇ ਸਿਆਣੇ ਨਾਲ ਉਹਨਾਂ ਦਾ ਇਲਾਜ ਕੀ ਹੁੰਦਾ ਉਹਨਾਂ ਦਾ ਇਲਾਜ ਹੁੰਦਾ ਛੇਤਰ ਸਰਕਾਰ ਦਾ ਛੇਤਰ ਉਹਨਾਂ ਵਾਸਤੇ ਹੀ ਹੁੰਦਾ ਜਿਹੜੇ ਸਿਆਣੇ ਨਹੀਂ ਹਨ ਜਿਹੜਾ ਕੋਈ ਲੜਾਈ ਹੈ ਤੇ ਕੋਈ ਉਦਾਤ ਕਰਦਾ ਹੈ ਪਿੰਡਾਂ ਦੇ ਵਿੱਚ ਗਲੀਆਂ 'ਚ ਸ਼ਹਿਰਾਂ 'ਚ ਮਹੱਲਿਆਂ 'ਚ ਉਹਦੇ ਕੋਲ ਉਹਦੇ ਘਤ ਰਹੀ ਹੈ ਹੋਰ ਕੀ ਖਤ ਸਿਆਣਿਆਂ ਤੇ ਥੋੜੇ ਸਿਆਣੇ ਦਾ ਸਮਝਾਉਂਦੇ ਨੇ ਭਾਈ ਇਦਾਂ ਨਹੀਂ ਕਰੀਦਾ ਜੇ ਨਹੀਂ ਹੜਦਾ ਫਿਰ ਗਾਹ ਪੁਲਿਸ ਸਰਕਾਰ ਹੈ ਸਿਆਣੇ ਕਦੇ ਲੜਾਈਆਂ ਸ਼ੁਰੂ ਨਹੀਂ ਕਰਦੇ ਵਿਦਵਾਨ ਸਿਆਣੇ ਨਹੀਂ ਹੁੰਦੇ ਝਗੜੇ ਸਾਰੇ ਵਿਦਵਾਨਾਂ ਦੇ ਕੋਲ ਨੇ ਵਿਦਵਾਨਾਂ ਨੂੰ ਸਿਆਣੇ ਨਹੀਂ ਕਿਹਾ ਜਾਂਦਾ ਸਿਆਣੇ ਉਹਨੂੰ ਕਿਹਾ ਜਾਂਦਾ ਜਿਹਨਾਂ ਨੂੰ ਅੱਗੇ ਮਿਲਣ ਨਾ ਇਹ ਗੱਲ ਦਾ ਗਿਆਨ ਹੋਵੇ ਗੁਰਬਾਣੀ ਨੂੰ ਸਿਆਣਾ ਬੰਦੀ ਹੈ ਬਾਕੀ ਸਿਆਣਾ ਕੋਈ ਨਹੀਂ ਬਾਕੀ ਆਣੇ ਨੇ ਬਾਕੀ ਕੌਣ ਨੇ ਆਣੇ ਜਿਨ੍ਹਾਂ ਨੇ ਗੁਰ ਕੀ ਮਤ ਨਹੀਂ ਲਈ ਉਹ ਇਆਣੇ ਨੇ ਜੇ ਗੁਰ ਕੀ ਮਤ ਤੂੰ ਲਿਓ ਇਆਣੇ ਵਕਤ ਬਿਨਾ ਉਹ ਡੁੱਬੇ ਜਿਨ੍ਹਾਂ ਨੇ ਗੁਰ ਕੀ ਮਾਤਾ ਜੋ ਲਈ ਨਹੀਂ ਗੁਰ ਕੀ ਮਾਤਾ ਗਿਆਨ ਨਹੀਂ ਸਭ ਇਆਣੇ ਨੇ ਸਿੱਖਾਂ 'ਚ ਜੇ ਆਪਣੇ ਆਪ ਨੂੰ ਸਿਆਣੇ ਸਮਝਦੇ ਨੇ ਬੇਵਕੂਫ ਨੇ ਉਹ ਮਹਾ ਬੇਵਕੂਫ ਨੇ ਉਹੀ ਰੋਜ਼ ਝਗੜੇ ਪਾਉਂਦੇ ਨੇ ਗੁਰ ਕੀ ਮਤ ਲੈ ਕੇ ਬਾਜਪਾ ਦਾ ਲੱਗੂ ਅਸੀਂ ਗਲਤੀ ਕਰ ਰਹੇ ਹਾਂ ਹਾਲੇ ਤਾਂ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਗਲਤੀ ਕਰ ਰਹੇ ਹਾਂ ਉਹ ਤਾਂ ਸਮਝਦੇ ਨੇ ਅਸੀਂ ਠੀਕ ਕਰ ਰਹੇ ਹਾਂ ਕਿਉਂਕਿ ਗੁਰਬਾਣੀ ਦਾ ਗਿਆਨ ਨਹੀਂ ਨਾ ਲੈ ਰਹੇ ਗੁਰ ਕੀ ਮਤ ਤੋਂ ਲੈ ਹੋਏ ਆਣੇ ਭਗਤ ਬਿਨਾ ਮੋ ਡੁੱਬੇ ਆਪਣੇ ਆਪ ਸਿਆਣੇ ਜਿਹੜੇ ਬਣੇ ਹੋਏ ਨੇ ਡੁੱਬ ਗਏ ਉਹ ਡੁੱਬ ਜਾਣਗੇ ਇਹ ਜੇ ਸਿਆਣੇ ਇਦਾਂ ਹੀ ਕਹਿੰਦੇ ਨੇ ਆਪਣੇ ਆਪ ਨੂੰ ਜਿਹੜੇ ਰੋਜ਼ ਬੀੜਾ ਚੱਕ ਚੱਕ ਲਿਆਉਂਦੇ ਨੇ ਇਹ ਡੁੱਬੇ ਹੋਏ ਨੇ ਡੁੱਬ ਜਾਣਗੇ ਸਾਰੇ ਆਣੇ ਨੇ ਸਿਆਣਾ ਕੋਈ ਵੀ ਨਹੀਂ ਹੈ ਰਾਜ ਨਾ ਇਹਨਾਂ ਦੇ ਆਗੂ ਸਿਆਣੇ ਨੇ ਨਾ ਇਹ ਆਪ ਸਿਆਣੇ ਨੇ ਗੁਰੂ ਘਰ ਦੀਆਂ ਬੀੜਾ ਗੁਰੂ ਘਰ ਦੇ ਹੁੰਦੇ ਹੋਏ ਸਭ ਉਦਾਸੀ ਸਾਰਿਆਂ ਨੂੰ ਦੇਖਿਆ ਸੀ ਕੋਈ ਲਿਆਵੇ ਲੈ ਜੇ ਲੈ ਕੇ ਅਸੀਂ ਕਿਸੇ ਦੇ ਪਾਬੰਦੀ ਨਹੀਂ ਲਾ ਸਕਦੇ ਇਹਦੀ ਇੱਜ਼ਤ ਕੀ ਹੈ ਬੇਇੱਜ਼ਤੀ ਕੀ ਹੈ ਸਵਾਲ ਅਲੱਗ ਹੈ ਪਹਿਲਾਂ ਮੁਰਗੀ ਮਾਤਰਾ ਫਿਰ ਪਤਾ ਲੱਗੂਗਾ ਜਿਹੜਾ ਗੁਰਬਾਣੀ ਦੀ ਸਮਝੇ ਨਹੀਂ ਉਹਨੂੰ ਕੀ ਪਤਾ ਇੱਜ਼ਤ ਬੇਇੱਜ਼ਤੀ ਕੀ ਹੁੰਦੀ ਹੈ ਕੀ ਕਰਨੀ ਗੁਰਬਾਣੀ ਨੂੰ ਮੰਨਣਾ ਹੈ ਇਹਦੀ ਇੱਜ਼ਤ ਕਰਨੀ ਹੈ ਜਿਹੜਾ ਮੰਨਦਾ ਨਹੀਂ ਬਾਣੀ ਨੂੰ ਜਿਹਨੂੰ ਸਮਝ ਨਹੀਂ ਬਾਣੀ ਦੀ ਉਹ ਕੀ ਇੱਜ਼ਤ ਕਰ ਲੂਗਾ ਉਹਨੂੰ ਕੀ ਪਤਾ ਇੱਜ਼ਤ ਕੀ ਹੁੰਦੀ ਹੈ ਸਤਕਾਰ ਕੀ ਹੁੰਦਾ ਹੈ ਗੁਰੂ ਦਾ ਉਹ ਕੀ ਪਤਾ ਜਿਹਨੂੰ ਸਮਝੇ ਇਹ ਸਤਕਾਰ ਕੀ ਹੁੰਦਾ ਵੀ ਤਾਂ ਗੁਰੂ ਦਾ ਹੀ ਪਤਾ ਲੱਗਣਾ ਨਾ ਸਤਕਾਰ ਔਰ ਤਿਰਸਕਾਰ ਕੀ ਹੈ ਸਤਕਾਰ ਦਾ ਉਲਟਾ ਤਿਰਸਕਾਰ ਲਾਉ ਗੁਰਬਾਣੀ ਦਾ ਤਿਰਸਕਾਰ ਕੀ ਹੈ ਸਤਕਾਰ ਕੀ ਹੈ ਇਹਦਾ ਵੀ ਗੁਰੂ ਤੋਂ ਹੀ ਪਤਾ ਲੱਗਦਾ ਜਿਹੜਾ ਸਿਆਣੇ ਦੀ ਗੱਲ ਨਹੀਂ ਮੰਨਦਾ ਉਹ ਸਿਆਣੇ ਦਾ ਤਿਰਸਕਾਰ ਕਰਦਾ ਜਿਹੜੇ ਗੁਰਮਤ ਨੂੰ ਨਹੀਂ ਮੰਨਦੇ ਗੁਰਬਾਣੀ ਨੂੰ ਨਹੀਂ ਮੰਨਦੇ ਸੁਣਦੇ ਨੇ ਉਹ ਤਿਰਸਕਾਰ ਕਰਦੇ ਨੇ ਆਪੇ ਸਤਕਾਰ ਨਹੀਂ ਕਰਦੇ ਉਹ ਤਾਂ ਬਾਣੀ ਦਾ ਉਹ ਕਿਵੇਂ ਕਹਿੰਦੇ ਨੇ ਅਸੀਂ ਸਤਕਾਰ ਕਰਦੇ ਗੁਰਬਾਣੀ ਦੀ ਕਹੀ ਗੱਲ ਤਾਂ ਮੰਨਦੇ ਨਹੀਂ ਗੁਰੂ ਦੀ ਤਾਂ ਕਹਿਣਾ ਨਹੀਂ ਮੰਨਦੇ ਉਹ ਕਹਿੰਦੇ ਅਸੀਂ ਸਤਕਾਰ ਕਰਦੇ ਹਾਂ ਸਰਕਾਰ ਯਾਦ ਕਰੋਗੇ ਜਦ ਅੱਖਰ ਅੱਖਰ ਨੂੰ ਮੰਨੋਗੇ ਫਿਰ ਸਤਕਾਰ ਫਿਰ ਕਿਸੇ ਨੂੰ ਫਿਰ ਤੁਸੀਂ ਕਿਸੇ ਨੂੰ ਨਹੀਂ ਫਿਰ ਕਹਿੰਦੇ ਸਤਕਾਰ ਕਰੋ ਫਿਰ ਦੂਏ ਨੂੰ ਨਹੀਂ ਕਹਿੰਦੇ ਸਤਕਾਰ ਕਰੋ ਉਹਨੂੰ ਸਮਝ ਆ ਜਾਂਦੀ ਵੀ ਸਤਕਾਰ ਕੀ ਹੁੰਦਾ ਜਿਹੜਾ ਖੁਦ ਸਤਕਾਰ ਕਰਦਾ ਦੂਏ ਨੂੰ ਨਹੀਂ ਕਹਿੰਦਾ ਜਿਹੜਾ ਕਰਦਾ ਨਹੀਂ ਸਤਕਾਰ ਦਾ ਪਤਾ ਨਹੀਂ ਉਹ ਰੌਲਾ ਪਾਉਂਦਾ ਜਦ ਤਰਸਕਾਰ ਕਰਦੇ ਆ ਅਸੀਂ ਕਿਸੇ ਦਾ ਉਹਦੀ ਗੱਲ ਅਣਸੁਣੀ ਕਰ ਦਿੰਦੇ ਗੱਲ ਅਣਸੁਣੀ ਕਰ ਦਿੰਦੇ ਆ ਵੀ ਸੁਣ ਕੇ ਉਹ ਤਰਸਕਾਰ ਹੁੰਦਾ ਕਿਸੇ ਦਾ ਉਹਦੀ ਸੁਣਨੀ ਉਹਨਾਂ ਗੱਲ ਜਿਵੇਂ ਨਿਆਣੇ ਨੇ ਉਹ ਕਹਿੰਦਾ ਮੈਨੂੰ ਉਹ ਫੜਾ ਦੇ ਮੇਰੀ ਸੋਟੀ ਫੜਾ ਦੇ ਉਹ ਕਹਿੰਦਾ ਉਹ ਨੂੰ ਜਿਹੜੇ ਰੰਦੋ ਦੀ ਗੱਲ ਸੁਣ ਕੀ ਸਰਕਾਰ ਕਰਦਾ ਤਿਰਸਕਾਰ ਕਰਦਾ ਉਹ ਤਿਰਸਕਾਰ ਕਰਦਾ ਗੁਰੂ ਕਹਿੰਦਾ ਤੁਸੀਂ ਆਹ ਕਰੋ ਤੁਸੀਂ ਕਰਦੇ ਨਹੀਂ ਤਿਰਸਕਾਰ ਕਰਦੇ ਤੁਸੀਂ ਤਾਂ ਰਮਾਲੇ ਜਿਹੜੇ ਨਾਲ ਸਤਕਾਰ ਨਹੀਂ ਹੁੰਦਾ ਤੂਬਤੀ ਕਰਨਾ ਸਤਕਾਰ ਨਹੀਂ ਹੁੰਦਾ ਮੱਥਾ ਟੇਕਣਾ ਸਤਕਾਰ ਨਹੀਂ ਹੁੰਦਾ ਗੱਲ ਮੰਨਣਾ ਸਤਕਾਰ ਹੋਊਗਾ ਗੁਰ ਕੀ ਮਾਤਰ ਲੈਣਾ ਸਤਕਾਰ ਹੋਊਗਾ ਸਿਆਣੇ ਦੀ ਗੱਲ ਮੰਨਣਾ ਸਿਆਣੇ ਦਾ ਸੰਸਕਾਰ ਹੈ ਨਾਲ ਦੀ ਗੱਲ ਲੈਣੇ ਨੇ ਮੰਨੀ ਮੁੰਡਿਆਂ ਨੇ ਨਹੀਂ ਮੰਨੀ ਤੇ ਸਤਕਾਰ ਕਿਹਨੂੰ ਮਿਲਿਆ ਲੈਣੇ ਨੂੰ ਮਿਲਿਆ ਤੇ ਲੈਣੇ ਨੇ ਸਤਕਾਰ ਨਾਨਕ ਦਾ ਕੀਤਾ ਸੀ ਜਾਂ ਗੁਰਮਤ ਦਾ ਕੀਤਾ ਸੀ ਨਾਨਕ ਦਾ ਕੀਤਾ ਸੀ ਨਾਨਕ ਦੀ ਗੱਲ ਮੰਨੀ ਸੀ ਮੁੰਡਿਆਂ ਨੇ ਨਹੀਂ ਮੰਨੀ ਪੁੱਤਰੀ ਕੌਲ ਨਾ ਪਾਲਿਓ ਲਿਖਿਆ ਹੈ ਘਰ ਪੀਰੋ ਕੰਨ ਉਲਟੀ ਹੈ ਆਪ ਦਾ ਕੰਨ ਪੜਵਾ ਲਿਆ ਸਾਦਾ ਜੇਲਾ ਬਣ ਗਿਆ ਚੌਦਾ ਬਾਪ ਪੜ ਗਿਆ ਸੀ ਕਿਵੇਂ ਮਿਲ ਜਾਂਦੀ ਲੈਣੇ ਨੇ ਸਤ ਵਚਨ ਕਿਹਾ ਹਰੇਕ ਚੀਜ਼ ਨੂੰ ਸਤ ਵਚਨ ਸਾਧੂ ਉਪਦੇਸ਼ ਗੁਰਬਾਣੀ ਦੀ ਹਰ ਗੱਲ ਨੂੰ ਸਤ ਵਚਨ ਕਰਕੇ ਮੰਨਣਾ ਸਤ ਸਤ ਕਰਕੇ ਮੰਨਣਾ ਇਹ ਸਤਕਾਰ ਹੈ ਨਾਮ ਮੰਨਣਾ ਸਤਕਾਰ ਸਤ ਵਚਨ ਸਾਧੂ ਉਪਦੇਸ਼ ਹੈ ਸਾਧੂ ਉਪਦੇਸ਼ ਹੈ ਉਹ ਸਤ ਵਚਨ ਕਰਕੇ ਮੰਨਣਾ ਚਾਹੀਦਾ ਸਤ ਵਚਨ ਜਾ ਕੇ ਹਿਰਦੇ ਪ੍ਰਵੇਸ਼ ਜਿਹਦੇ ਹਿਰਦੇ ਜਿਹਨੇ ਪ੍ਰਵੇਸ਼ ਕਰ ਲਿਆ ਉਹਦੇ ਮੂੰਹ ਵੀ ਸਤ ਵਚਨ ਨਿਕਲੂ ਉਹਦੇ ਮੂੰਹ ਚੋਂ ਫਿਰ ਹੋ ਨਿਕਲੂ ਸਤ ਵਚਨ ਜਾ ਕੇ ਹਿਰਦੇ ਪ੍ਰਵੇਸ਼ ਜਿਹਦੇ ਹਿਰਦੇ 'ਚ ਪ੍ਰਵੇਸ਼ ਕਰ ਲਿਆ ਉਹਦੇ ਵਚਨ ਸਤ ਹੋ ਜਾਣਗੇ ਕੀ ਕਹਿ ਰਹੀ ਹੈ ਬਾਣੀ ਦੀ ਪੰਕਤੀ ਇੱਕ ਬੰਦੀ ਕੀ ਕਹਿ ਰਹੀ ਹੈ ਪਤਾ ਕਿ ਸਭ ਮੈਨੂੰ ਸੁਣੀ ਇਹਨੂੰ ਪੁੱਛੇ ਕਦੇ ਪੜੀ ਹੈ ਪੜੀ ਬਥੇਰੀ ਵਾਰ ਹੈ ਇਹਨੇ ਅਸਰ ਕਿਉਂ ਨਹੀਂ ਕੀਤਾ ਤੁਹਾਡੇ ਤੇ ਖਿਮਾ ਗਰੀਬੀ ਆਨੰਦ ਸਹਿ ਜਬ ਤਰ ਹੈ ਗੁਰੂ ਪਾਸ ਖਿਮਾ ਗਰੀਬੀ ਦੇਖੋ ਖਿਮਾ ਗਰੀਬੀ ਦੋ ਚੀਜ਼ਾਂ ਨੇ ਗਰੀਬੀ ਨੂੰ ਪਸੰਦ ਜਿਹੜਾ ਕਰਦਾ ਹੈ ਉਹ ਸਿੱਖ ਅਮੀਰੀ ਨੂੰ ਪਸੰਦ ਕਰਨ ਵਾਲਾ ਸਿੱਖ ਨਹੀਂ ਸਿੱਖਾਂ ਨੂੰ ਅਮੀਰ ਬਣਾਉਣ ਵਾਲਾ ਸਿੱਖਾਂ ਨੂੰ ਜ਼ਹਿਰ ਦੇ ਟੀਕੇ ਲਾਉਣ ਵਾਲਾ ਜਿਹੜਾ ਸੋਚਦਾ ਨੇ ਸਿੱਖ ਅਮੀਰ ਹੋ ਜਾਣਾ ਜ਼ਹਿਰ ਦੇ ਟੀਕੇ ਲਾ ਰਿਹਾ ਆਪਣੇ ਜ਼ਹਿਰ ਦੇ ਟੀਕੇ ਲਾਉਂਦਾ ਲੋਕ ਦੂਜਿਆਂ ਦੇ ਵੀ ਲਾਉਂਦੇ ਗੁਰਬਾਣੀ ਕਹਿੰਦੀ ਖਿਮਾ ਔਰ ਗਰੀਬੀ ਜੇ ਖਿਮਾ ਗਰੀਬੀ ਹੈ ਤਾਂ ਆਨੰਦ ਸਹਿਜ ਹੈ ਖਿਮਾ ਗਰੀਬੀ ਬਿਨਾ ਸਹਿਜ ਆਨੰਦ ਨਹੀਂ ਗਰੀਬੀ ਦਾ ਮਤਲਬ ਇਹ ਨਹੀਂ ਹੈ ਗਰੀਬੀ ਦਾ ਮਤਲਬ ਹੈ ਜੇ ਤੁਹਾਡੇ ਕੋਲ ਨਾਮ ਤਾਂ ਨਹੀਂ ਤੁਸੀਂ ਗਰੀਬ ਹੋ ਦੌਲਤ ਚਾਹੇ ਦੁਨੀਆ ਦੀ ਜਿੰਨੀ ਵਰਜੀ ਹੈ ਜੇ ਤੁਹਾਡੇ ਕੋਲ ਨਾਮ ਤਾਂ ਹੈ ਉਹ ਤੁਹਾਡਾ ਜਿਹੜਾ ਹੰਕਾਰ ਹੈ ਉਹਨੂੰ ਨਸ਼ਟ ਕਰ ਦਿੰਦਾ ਹੰਕਾਰ ਛੱਡਿਆ ਹੋਇਆ ਗਰੀਬ ਹੈ ਜਿੰਨਾ ਮਰਜ਼ੀ ਉਹਦਾ ਕੁਝ ਹੈ ਹੀ ਨਹੀਂ ਮੇਰਾ ਮੁਝ ਵਿੱਚ ਜੋ ਕੁਛ ਹੈ ਸੋ ਗਰੀਬ ਹੈ ਫਿਰ ਉਹਦੇ ਕੋ ਸਾਰੀ ਸ੍ਰਿਸ਼ਟੀ ਦਾ ਰਾਜ ਹੁੰਦਾ ਹੋਇਆ ਵੀ ਉਹਦੇ ਕੋ ਕੁਝ ਨਹੀਂ ਗਰੀਬ ਹੈ ਉਹਦਾ ਆਪਣਾ ਨਹੀਂ ਨਾ ਹੈ ਅਮੀਰ ਹੋਇਆ ਜਿਹੜਾ ਆਪਣਾ ਸਮਝਦਾ ਮੇਰਾ ਹੈ ਉਹ ਆਪਣੇ ਆਪ ਨੂੰ ਅਮੀਰ ਮੰਨਦਾ ਜਿਹੜਾ ਕਹਿੰਦਾ ਮੇਰਾ ਹੈ ਹੀ ਨਹੀਂ ਕੁਝ ਉਹ ਗਰੀਬ ਆਪੇ ਹੈ ਜਿਹੜਾ ਕਹਿੰਦਾ ਮੈਂ ਕੁਝ ਕਰੇ ਨਹੀਂ ਸਕਦਾ ਪਰਮੇਸ਼ਰ ਦੇ ਕਰਨ ਤੇ ਹੂੰ ਗਰੀਬ ਹੈ ਜਿਹੜਾ ਕਹਿੰਦਾ ਮੇਰੇ ਹੱਥ 'ਚ ਨਹੀਂ ਕੁਝ ਉਹ ਗਰੀਬ ਹੈ ਪਾਵਰ ਪਾਵਰ ਤੋਂ ਹੀਨ ਮੈਂ ਕੁਝ ਦੇ ਨਹੀਂ ਸਕਦਾ ਮੈਂ ਕੁਝ ਕਰ ਨਹੀਂ ਸਕਦਾ ਗਰੀਬ ਖਿਮਾ ਖਿਮਾ ਦਾ ਤਿਆਗ ਵਕਾਰਾਂ ਦਾ ਤਿਆਗ ਨੂੰ ਖਿਮਾ ਕਹਿੰਦੇ ਨੇ ਵਕਾਰਾਂ ਦਾ ਤਿਆਗ ਹੈ ਖਿਮਾ ਖਿਮਾ ਦਾ ਉਹਨਾਂ ਛੱਡ ਦੇਣਾ ਤਿਆਗ ਕਰ ਦੇਣਾ ਗੁੱਸਾ ਹੁੰਦਾ ਨਾ ਕਿਸੇ ਨੂੰ ਅਸਲ ਸ਼ਮਾ ਜਿਹੜਾ ਲਫ਼ਜ਼ ਨੇ ਸ਼ਮਾ ਸ਼ਮਾ ਕਰੋ ਮਾਫ ਕਰ ਦੇਣਾ ਕਿਸੇ ਨੂੰ ਇਹ ਵੀ ਕਰੋ ਕਿਸੇ ਦਾ ਗੁੱਸਾ ਨਾ ਰੱਖੋ ਕਿਸੇ ਦੇ ਗੁੱਸਾ ਕਰਨਾ ਹੀ ਨਾ ਕਿਉਂਕਿ ਗੁੱਸਾ ਕਾਦੇ ਕਰੋਗੇ ਕੋਈ ਤੁਹਾਨੂੰ ਹੰਕਾਰ ਚ ਬੋਲ ਗਿਆ ਗੁੱਸੇ ਚ ਬੋਲ ਗਿਆ ਇਹ ਬੋਲੋ ਉਹਨੂੰ ਸਾਰੇ ਨੂੰ ਮਾਫ ਕਰ ਦੇਣਾ ਬੜੀ ਉਹ ਹੈ ਉਹਦੇ ਦਾ ਭਲਾ ਕਰਨਾ ਖਿਮਾ ਦੇ ਬਿਨਾ ਬੁਰੇ ਦਾ ਭਲਾ ਨਹੀਂ ਤਾਂ ਇਹ ਸੈਂਗਲ ਖਿਮੇ ਬਾਹਰ ਲਈ ਜਿਹੜਾ ਅਸੀਂ ਵਰਤਦੇ ਹਾਂ ਖਿਮਾ ਦੇ ਵਿੱਚ ਖਿਮਾ ਜੀ ਵਰਤਾਓ ਹੈ ਇਹ ਖਿਮਾ ਆਪਣੇ ਆਪ ਨਾਲ ਉਹ ਤੇ ਕਰ ਕਰਕੇ ਆਉਂਦਾ ਉੱਥੇ ਹੈਗਾ ਤਿਆਗ ਖਿਮਾ ਗਰੀਬੀ ਆਨੰਦ ਸਹਿਜ ਖਿਮਾ ਗਰੀਬੀ ਜੇ ਹੈ ਲੋ ਚੀਜ਼ਾਂ ਸਾਡੇ ਕੋਲ ਤਾਂ ਅਸੀਂ ਆਨੰਦ ਵੀ ਹੈ ਸਹਿਜ ਵੀ ਹੈ ਸਹਿਜ ਆਨੰਦ ਹੈ ਅਸਲੀ ਆਨੰਦ ਹੈ ਸੰਸਾਰੀ ਆਨੰਦ ਨਹੀਂ ਹੈ ਖਿਮਾ ਗਰੀਬੀ ਵਿੱਚ ਸਹਿਜ ਆਨੰਦ ਹੈ ਖਿਮਾ ਗਰੀਬੀ ਬਿਨਾਂ ਸਹਿਜ ਆਨੰਦ ਨਹੀਂ ਹੈ ਆਨੰਦ ਹੀ ਨਹੀਂ ਹੈ ਉਹ ਜਿਹੜਾ ਕਹਿੰਦਾ ਆਨੰਦ ਆਨੰਦ ਸਭ ਕੋ ਕਹਿੰਦਾ ਆਨੰਦ ਗੁਰੂ ਤੇ ਜਾਣਿਆ ਸਹਿਜ ਆਨੰਦ ਦੀ ਗੱਲ ਸੀ ਆਖੇ ਵਾ ਗਰੀਬੀ ਤੋਂ ਬਾਹਰ ਵਾਲਾ ਆਨੰਦ ਆ ਉਹ ਤੀਜੇ ਪਾਸ਼ਾ ਗੁਰੂ ਗੁਰਦਾਸ ਸਿੰਘ ਕਹਿੰਦਾ ਪੰਜਵੇਂ ਪਾਸ਼ਾ ਨੇ ਕਿਹਾ ਜੋ ਇਹ ਪੰਜਵੇਂ ਪਾਸ਼ਾ ਨੂੰ ਜਿਹੜਾ ਆਨੰਦ ਆਇਆ ਸੀ ਕਿਵੇਂ ਆਇਆ ਸੀ ਉਹ ਉਹ ਗਿਲਾ ਗਰੀਬੀ ਤੋਂ ਬਾਹਰ ਆਇਆ ਸੀ ਕਿਵੇਂ ਗਰੀਬੀ ਤੋਂ ਬਾਹਰ ਆਨੰਦ ਆਇਆ ਪਹਿਲਾਂ ਨਹੀਂ ਆਨੰਦ ਮੇਰੀ ਆਨੰਦ ਨਹੀਂ ਹੁੰਦਾ ਮੇਰੀ ਹੰਕਾਰ ਬੰਦਾ ਹੁੰਦਾ ਜਿਹੜੇ ਕੌਮ ਨੂੰ ਉੱਚਾ ਚੱਕ ਰਹੇ ਨੇ ਹੰਕਾਰੀ ਬਣਾ ਰਹੇ ਨੇ ਆਪ ਹੰਕਾਰੀ ਨੇ ਕੌਮ ਨੂੰ ਹੰਕਾਰੀ ਬਣਾ ਰਹੇ ਨੇ ਉੱਚਾ ਚੱਕ ਰਹੇ ਨੇ ਪਹਿਲੇ ਦੇ ਗੱਲ ਸਿੱਖ ਕੋਈ ਕੌਮ ਨਹੀਂ ਹੈ ਸਿੱਖ ਕੌਮ ਨਹੀਂ ਹੋ ਸਕਦੀ ਕੋਈ ਕੌਮ ਮਨੁੱਖਾਂ ਦੀ ਹੁੰਦੀਆਂ ਨੇ ਗੁਰਮੁਖਾਂ ਦੀ ਕੌਮ ਨਹੀਂ ਕੋਈ ਗੁਰਮੁਖ ਦਾ ਗੁਰਮੁਖਾਂ ਦੀ ਤਾਂ ਕੌਮ ਇੱਕੋ ਹੀ ਹੈ ਇੱਕ ਪਿਤਾ ਇੱਕ ਸਿਆਰ ਬਾਰਕ ਜਿਹੜਾ ਸਿੱਖ ਬਣ ਕੇ ਕੌਮ ਦੀ ਗੱਲ ਕਰਦਾ ਗੁਰੂ ਤੋਂ ਖਿਲਾਫ ਹੈ ਪ੍ਰਚਾਰ ਹੈ ਗੁਰਮਤਿ ਤੋਂ ਖਿਲਾਫ ਹੋ ਰਿਹਾ ਹੈ ਜਿਨ੍ਹਾਂ ਲੋਕਾਂ ਦੇ ਪ੍ਰਚਾਰ ਅੱਜ ਜਾ ਆਪ ਹੰਕਾਰੀ ਨੇ ਸਰਕਾਰੀ ਦਾ ਲੀਡਰ ਨੇ ਬੜੇ ਗੁਰਬਾਦਾਂ ਨੂੰ ਗਿਆਨ ਕੋਈ ਨਹੀਂ ਉਹ ਕੌਮ ਦੀ ਗੱਲ ਤਾਂ ਕਰਦੇ ਨੇ ਵੋਟਾਂ ਜੋ ਲੈਣੀਆਂ ਨੇ ਮਗਰ ਲਾ ਕੇ ਕੁਰਸੀਆਂ ਜੋ ਲੈਣੀਆਂ ਨੇ ਮਗਰ ਲਾ ਕੇ ਉਹ ਤਾਂ ਆਪਣੇ ਲਾਲਚ ਨੂੰ ਗੱਲਾਂ ਕਰਦੇ ਨੇ ਗੁਰਬਾਣੀ ਦਾ ਉਹਨਾਂ ਲੈਣਾ ਕੀ ਆ ਸਿੱਖੀ ਤੇ ਉਹਦਾ ਭੇਡਾਂ ਨੂੰ ਆਪਣੇ ਮਗਰ ਲਾ ਕੇ ਇਹਨਾਂ ਦੀ ਉਹਨਾਂ ਤੇ ਨਿਗਾਹ ਉਹਨਾਂ ਦੀ ਭੇਡਾਂ ਆਪਣੀਆਂ ਬਣਾ ਕੇ ਟਿੱਕੇ ਲਾ ਕੇ ਉਹਨਾਂ ਤੇ ਨਿਗਾਹ ਇਹਨਾਂ ਦੀ ਵੀ ਉਹਨਾਂ ਦੀ ਮੈਂ ਮਾਲਕ ਹੋਇਆ ਕੁਝ ਨਹੀਂ ਹੋਰ ਹਿਮਾ ਗਰੀਬੀ ਵਾਲੀ ਗੱਲ ਤੇ ਕਿਤੇ ਤਰਾ ਸਾਖਤਾਂ ਰਹਾ ਹੈ ਸਾਖਤਾਂ ਦੇ ਰਾਹ ਪਰ ਹੈ ਸਿਰਫ ਹਿਮਾ ਗਰੀਬੀ ਆਨੰਦ ਸਹਿਜ ਜਬ ਸਹਿਜ ਹੈ ਜਾਗਰਤ ਅਵਸਥਾ ਜਾਗਦੇ ਨੇ ਉਹ ਗੰਦੇ ਨਾਲੇ ਦਾ ਪਾਣੀ ਆ ਫਲੱਡ ਆਇਆ ਹੋਇਆ ਤੇ ਜਿਹਨੇ ਆਪਣੇ ਘਰ ਦੇ ਆਲੇ ਦੁਆਲੇ ਲਾ ਲਿਆ ਉਹਦੇ ਨਹੀਂ ਬੜਿਆ ਬਾਕੀ ਸਾਰਿਆਂ ਦੇ ਬੜਿਆ ਪਾਣੀ ਮਾਇਆ ਕੀ ਹੈ ਮਾਇਆ ਵੇਖਾ ਵਕਾਰਾਂ ਦੀ ਮਾਇਆ ਵੇਖਾ ਵਕਾਰਾਂ ਤੋਂ ਬੰਨ ਲਾ ਕੇ ਬਚਿਆ ਜਾ ਸਕਦਾ ਸੰਤੋਖ ਬੰਦੇ ਬਚਨ ਕੁੱਟੇ ਬੰਦ ਜਬ ਤਰ ਹੈ ਗੁਰਦਾਸ ਜਬ ਤਰ ਹੈ ਗੁਰਦਾਸ ਜਿਹਨਾਂ ਦੀ ਖਮਾ ਗਰੀਬੀ ਹੈ ਉਹ ਤੇਰੇ ਗੁਣ ਜਪਦੇ ਨੇ ਜਗਤ ਦੇ ਗੁਣਾਂ ਨੂੰ ਜਪਣ ਦੀ ਗੱਲ ਆ ਗਈ ਹੁਣ ਗੁਣ ਜਪਣੇ ਨੇ ਨਾਮ ਤਾਂ ਕਿਹਾ ਨਹੀਂ ਜਪ ਰਹੇ ਨਾਮ ਦਾ ਜਪਣ ਨੂੰ ਕਿਹਾ ਨਹੀਂ ਆ ਜਪਦੇ ਰਹੇ ਗੁਰਦਾਸ ਕਾ ਤੇ ਕਹਿੰਦਾ ਵੈਗਰੂ ਵੈਗਰੂ ਕਿੱਥੇ ਹੈ ਜਪਣਾ ਗੁਣ ਸਮਝਣੇ ਨੇ ਉਹਦੇ ਗੁਣ ਜਪਣ ਦਾ ਤਾਂ ਸਮਝਣਾ ਹੁੰਦਾ ਜਿਹੜੇ ਗੁਣ ਸਮਝ ਲਿਓ ਧਾਰਨ ਕਰ ਲਾਂਗੇ ਬੇਸਮਝੀ ਵਾਲੇ ਗੁਣ ਧਾਰਨ ਕੀਤੇ ਨੇ ਸਿੱਖਾਂ ਦੇ ਸਮਝੇ ਤੋਂ ਬਿਨਾਂ ਹੀ ਗੁਣ ਧਾਰਨ ਕਰ ਲੈ ਕਹਿੰਦੇ ਅਸੀਂ ਸਿੱਖ ਬਣ ਗਏ ਸਿੱਖੀ ਸਮਝੀ ਨਹੀਂ ਸਿੱਖ ਪਹਿਲਾਂ ਬਣ ਗਈ ਜੇ ਜੇ ਸਿੱਖ ਗੁਰੂ ਚਾਹੁੰਦਾ ਹੋਏ ਜੇ ਅਸੀਂ ਤਾਂ ਨਹੀਂ ਅਸੀਂ ਆਪਣੀ ਮਰਜ਼ੀ ਦੇ ਸਿੱਖਾਂ ਗੁਰਬਾਣੀ ਦੀ ਕਸੌਟੀ ਤੇ ਸਿੱਖ ਨਹੀਂ ਅਸੀਂ ਪੂਰੇ ਉਤਰੇ ਹੋਏ ਗੁਰੂ ਦੇ ਸਿੱਖ ਨਹੀਂ ਸਿੱਖਦਾ ਸੀ ਆਪਣੀ ਮਰਜ਼ੀ ਦੇ ਆਪਣੇ ਮਨ ਦੇ ਸਿੱਖ ਜੋ ਮਨ ਚਾਹੁੰਦਾ ਉਹ ਕਰਦੇ ਜੇ ਇਹ ਸਿੱਖੀ ਅਸੀਂ ਚਾਹੁੰਦੇ ਹੋਈ ਅਸੀਂ ਬਣਾ ਲਈ ਅਸੀਂ ਕੀ ਚਾਹੁੰਦੇ ਸਵਾਲ ਇਹ ਹੈ ਇਹ ਤਾਂ ਗੁਰਮਤਿ ਖਿਲਾਫ ਹੈ ਮੈਂ ਕੀ ਚਾਹੁੰਦਾ ਤੂੰ ਚਾਹੁੰਦਾ ਤੂੰ ਤਾਂ ਖੁਦ ਦਾ ਵਿਰੁੱਧ ਚਾਹੁੰਦਾ ਆਦਮੀ ਦੀ ਇੱਛਾ ਹਮੇਸ਼ਾ ਪਰਮੇਸ਼ਰ ਦੇ ਵਿਰੁੱਧ ਹੈ ਉਹ ਤਾਂ ਪਰਮਾਤਮਾ ਕੋਲੋਂ ਤਾਂ ਖੜੇ ਹੋਏ ਸਾਰੇ ਜਿਹੜੀ ਅਕਲ ਗੁਰਮਤਿ ਦਾ ਵਿਰੋਧ ਕਰੂ ਉਹ ਅਕਲ ਨਾ ਹੋਵੇ ਅਕਲ ਧਾਰ ਹੈ ਤਲਵਾਰ ਦੀ ਤਲਵਾਰ ਦੀ ਧਾਰ ਨਹੀਂ ਰਹਿੰਦੀ ਬਿਲਕੁਲ ਨਾ ਉਹ ਕਿਸੇ ਕੰਮ ਦੀ ਨਹੀਂ ਰਹਿੰਦੀ ਫਿਰ ਸਿੱਖਾਂ ਜਾਂ ਗੱਲ ਹੀ ਨਹੀਂ ਇਸ ਕਰਕੇ ਇਹਨਾਂ ਦੀਆਂ ਪਾਰਟੀਆਂ ਇੱਕ ਦੂਏ ਨਾਲ ਲੱਗਦੇ ਨੇ ਕਿੰਨੇ ਧੜੇ ਰੋਜ਼ ਨਵੇਂ ਬਣੀ ਜਾਂਦੇ ਨੇ ਰੋਜ਼ ਨਵੀਆਂ ਸੰਸਥਾ ਇਹਨਾਂ ਨੂੰ ਪਤਾ ਹੀ ਨਹੀਂ ਅਸੀਂ ਕੀ ਕਰੀਏ ਪਤਾ ਤਾਂ ਤਾਂ ਲੱਗਦਾ ਨੇ ਜੇ ਗੁਰੂ ਦੀ ਮੱਤ ਲੈਂਦੇ ਐਸੇ ਚੱਕਰ ਵਿੱਚ ਫਸ ਗਏ ਨਿਕਲੇ ਨਹੀਂ ਬੰਦੇ ਤੋਂ ਸਾਰੇ ਲੀਡਰ ਨੇ ਸਾਰੇ ਲੀਡਰ ਜਾਣਾ ਨੇ ਪਿੱਛੇ ਲੱਗਣ ਵਾਲੇ ਘਟਨੇ ਉਹਨੇ ਲੀਡਰਾਂ ਨੂੰ ਖੇਲੇ ਬਿਰਸਾ ਆਨੰਦ ਸਿੰਘ ਜਾਗੋ ਹੋਤ ਕਿਰਪਾ ਜਿਹਦੇ ਤੇ ਕਿਰਪਾ ਹੁੰਦੀ ਹੈ ਪਰਮੇਸ਼ਰ ਦੀ ਉਹ ਆਨੰਦ ਨਾਲ ਖੇਲਦਾ ਔਰ ਬਿਲਸਦਾ ਬਿਲਸੈ ਬਿਲਸੈ ਬਿਲਸੈ ਬਹੁਤ ਇੰਪੋਰਟੈਂਟ ਜਿੰਨਾ ਚਿਰ ਬਿਲਸਦਾ ਨਹੀਂ ਹੈ ਜਦੋਂ ਦਰਖਤ ਰੁਕ ਜਾਂਦਾ ਨਾ ਬਦਲ ਤੇ ਫਿਰ ਫੁੱਲ ਫੜ ਨਹੀਂ ਲੱਗਦੇ ਜਿਹੜੇ ਦਰਖਤ ਨੂੰ ਫਲ ਪ੍ਰਾਪਤ ਹੋਣਾ ਉਹਦਾ ਰੋਜ਼ ਵਾਧਾ ਹੋਣਾ ਚਾਹੀਦਾ ਰੋਜ਼ ਬਦਲਣਾ ਚਾਹੀਦਾ ਇਹ ਫਸਲ ਰੁਕ ਜਾਂਦੀ ਹੈ ਨਾ ਬਦਲ ਤੇ ਸਮਝੋ ਖਤਰਾ ਪੈਦਾ ਹੋ ਗਿਆ ਕੋਈ ਬਿਮਾਰੀ ਲੱਗੀ ਕੋਈ ਦਰਖਤ ਖੜ ਗਿਆ ਬਦਲ ਤੇ ਕੋਈ ਬਿਮਾਰੀ ਲੱਗ ਗਈ ਜਿਹੜੀ ਬੁੱਧੀ 'ਚ ਰੋਜ਼ ਵਿਕਾਸ ਹੁੰਦਾ ਨਾ ਰੋਜ਼ ਵਧਦੀ ਹੈ ਉਹਨੂੰ ਫੜ ਲੂ ਜਾ ਕੇ ਗਿਆ ਦਾ ਉਹਨੂੰ ਫੁੱਲਾਓ ਉਸ ਨੂੰ ਫੜ ਲੂ ਇਹਨਾਂ ਦਾ ਬੁੱਧੀ ਦਾ ਨਾਸ ਹੋਇਆ ਪਿਆ ਬਦਲਣੀ ਕਿਹਦੇ ਨਾਲ ਸੀ ਸਿੱਖ ਦੀ ਬੁੱਧੀ ਕੀ ਹੁੰਦੀ ਹੈ ਸਿੱਖ ਦੀ ਬੁੱਧੀ ਇੱਕ ਬੇਲ ਹੈ ਬੇਲ ਹੁੰਦੀ ਹੈ ਨਾ ਥੱਲੇ ਜ਼ਮੀਨ ਤੇ ਪਈ ਉਹ ਵਿਚਾਰੀ ਕਿੰਨੀ ਉੱਚੀ ਜਾਂਦੀ ਹੈ ਪੱਕਾ ਇੰਨਾ ਉੱਚਾ ਚਲਾ ਜਾਊ ਜਾਂਦੇ ਛੇ 6 ਉੱਚਾ ਚਲਾ ਜਾਊ ਬੇਲ ਦਸ ਰਾਜਾ ਜੇ ਹੁੰਦਾ ਕਈ ਵਾਰ ਥੋੜਾ ਜਿਹਾ ਉੱਚਾ ਹੋ ਜੂਗਾ ਇੱਕ ਫੁੱਟ ਉੱਚਾ ਹੋ ਜੂਗਾ ਉਹ ਵੀ ਜੇ ਕੋਈ ਘਾਹ ਫੂਸ ਦਾ ਥਲੇ ਸਾਰਾ ਮਿਲ ਗਿਆ ਪਰ ਜੇ ਉਸੇ ਬੇਲ ਨੂੰ ਵਿੱਚ ਤੇ ਚੜਾ ਦਈਏ ਤਰਵਰੇ ਅਨੰਤ ਦਾਸ ਸਾਖਾ ਗੁਰਬਾਣੀ ਵਾਲੇ ਗੁਰੂ ਰੂਪੀ ਵਿਰਸ਼ ਜੇ ਚੜਾ ਦਈਏ ਉਹ ਫਿਰ ਸੀਡੀ ਹੋ ਜਾਂਦੀ ਨਾਲੇ ਵੱਜ ਜਾਂਦੀ ਸਾਰਾ ਕਿਦ ਸਾਰੇ ਵੱਧੀ ਹੈ ਗੁਰਬਾਣੀ ਦੇ ਆਸਰੇ ਨਾ ਵਧਣਾ ਸੀ ਗੁਰਬਾਣੀ ਤੋਂ ਬਿਨਾਂ ਨਹੀਂ ਬੁੱਧੀ ਦਾ ਉੱਤੇ ਉੱਠਣਾ ਸਾਡੀ ਨੇ ਗੁਰਬਾਣੀ ਦੇ ਆਸਰੇ ਨਾਲ ਉੱਚੀ ਉੱਠੀ ਜਾਣੀ ਇਹ ਆਸਰੇ ਨਾਲ ਉੱਤੇ ਉੱਠਦੀ ਹੈ ਜਿਉਂ ਜਿਉਂ ਉੱਚੀ ਉੱਠਦੀ ਹੈ ਤੇ ਉਹ ਦੂਰ ਤੱਕ ਦੇਖਦੀ ਹੈ ਉਹ ਵੀ ਮੈਨੂੰ ਦੂਰ ਤੱਕ ਨਹੀਂ ਨਾ ਸਾਰਾ ਇਹ ਸਾਰਾ ਦਾ ਇਹ ਵਿਰਛ ਹੈ ਵਿਰਛ ਇਹ ਸਭ ਜਨਤਾ ਇਕੱਠੇ ਕਿਤੇ ਇੱਕ ਤੱਤੇ ਬੋਲਣ ਜੇ ਤਾਂ ਤੱਤੇ ਦੇ ਤਾਂ ਵਿਰਛ ਤੇ ਚੜੇ ਨਹੀਂ ਉਹਦਾ ਥੱਲੇ ਹੀ ਫੈਲ ਗਿਆ ਜ਼ਮੀਨ ਤੇ ਉਹਦਾ ਨੇ ਮਨਮੁਖ ਜਿਹੜੇ ਮਿੱਠੇ ਨੇ ਉਹ ਵਿਰਛ ਦਾ ਸਹਾਰਾ ਲੈ ਕੇ ਚੜ ਗਏ ਮਿੱਠੇ ਫਲ ਦਾ ਵਿੱਚ ਨੂੰ ਲੱਗਣਾ ਹੈ ਨਾ ਇੱਕ ਤੱਤੇ ਇੱਕ ਬੋਲਣਾ ਜੇ ਤਾਂ ਜ਼ਮੀਨ ਤੇ ਨੇ ਜ਼ਮੀਨ ਦਬਦੀ ਆ ਉਹ ਵੀ ਤਪਦੇ ਨੇ ਨਾਲ ਧਰਤੀ ਦੀ ਧੁੱਪ ਨਾਲ ਉਹ ਤਾਂ ਵਿਚਾਰੇ ਤਪਦੇ ਨੇ ਜਿਹੜੇ ਦਰਖਤ ਤੇ ਚੜ ਗਏ ਉਹਨਾਂ ਦਾ ਧੁੱਪ ਕੱਢ ਗਈ ਦਰਖਤ ਠੰਡਾ ਉਹਨੇ ਠੰਡ ਦੇਤੀ ਜ਼ਮੀਨ ਦੀ ਤਾਂ ਉਹਨੂੰ ਲੱਗਦੀ ਹੋਈ ਨਹੀਂ ਖੇਲੇ ਵਿਖਸੇ ਆਨੰਦ ਸੇ ਹੋ ਕੋਈ ਖੇਲ ਦੇ ਮਿਲਦੇ ਨੇ ਜਿਹੜੇ ਉੱਚੇ ਨੇ ਜਿਹੜੀ ਉੱਚੀ ਜਿਹੜੀ ਵੇਲ ਆ ਉਹਨੂੰ ਹੋਰ ਕੋਲ ਦੀਂਦਾ ਥੱਲੇ ਵਾਲੀ ਨੂੰ ਹੋਰ ਕੋਲ ਦੀਂਦਾ ਦੋਵੇਂ ਜਮੀਆਂ ਇਕੱਠੀਆਂ ਨੇ ਇੱਕ ਤਾਂ ਥੱਲੇ ਹੀ ਐ ਸ੍ਰੀ ਚੰਦ ਲੈਣਾ ਉੱਥੇ ਨਿਕਲ ਗਿਆ ਜਾ ਕੋ ਹੋਤ ਕਿਰਪਾਲ ਲੈਣੇ ਦੀ ਵੇਲ ਉੱਪਰ ਨਿਕਲ ਗਈ ਨਾਨਕ ਨਾਲ ਚੜ ਗਈ ਨਾ ਜਿਹੜਾ ਨਾਨਕ ਨਾਲ ਦਰਖਤ ਤੇ ਚੜਿਆ ਤਾਂ ਉਹ ਚੜ ਗਈ ਉਹ ਨੇ ਦਾਸਾ ਵੀ ਆਇਆ ਦਰਖਤ ਤੇ ਚੜ ਜਾ ਨਾਲ ਮੇਰੇ ਆ ਜਾ ਉਹਦੇ ਨਾਲੇ ਨਾਲ ਚੜ ਗਈ ਜਾ ਕੋ ਹੋਤ ਕਿਰਪਾ ਜਿਹਦੇ ਤੇ ਕਿਰਪਾ ਹੋ ਜਾ ਉਹ ਚੜਦਾ ਹੈ ਗੁਰਬਾਣੀ ਨੂੰ ਉਹੀ ਬੰਦਾ ਹੈ ਉਹੀ ਖੇਲਦਾ ਫਿਰਦਾ ਨਾਲ ਕਿਉਂਕਿ ਉੱਚਾ ਉੱਡ ਜਾਂਦਾ ਉਹ ਉਹ ਆਕਾਸ਼ ਰਹਿੰਦੀ ਹੈ ਫਿਰ ਧਰਤੀ ਚੜ ਚਾਹੇ ਜ਼ਮੀਨ 'ਚ ਹੁੰਦੀ ਹੈ ਉਹਦੀ ਸਰੀਰ 'ਚ ਜ਼ਮੀਨ ਉਹਦੀ ਸਰੀਰ ਹੈ ਪਰ ਸਰੀਰ ਨਾਲ ਜੁੜੀ ਹੋਈ ਉਹ ਆਕਾਸ਼ ਚਲੀ ਗਈ ਜੜੇ ਜਾਣਾ ਸਰੀਰ 'ਚ ਬਹੁਤ ਉੱਚੀ ਉੱਠ ਗਈ ਉਹ ਅਕਾਸ਼ ਤੇ ਰਹਿੰਦੀ ਆ ਸੁਣ ਗੱਲਾਂ ਆਕਾਸ਼ ਕੀ ਅਕਾਸ਼ ਦੀਆਂ ਗੱਲਾਂ ਦਾ ਬੇਲ ਕਰਦੀ ਆ ਉੱਤੇ ਜਿਹੜੀ ਔਰ ਥੱਲੇ ਵਾਲੇ ਜਿਹੜੇ ਨੇ ਉਹ ਸੁਣਦੇ ਨੇ ਉਹ ਉਹਦੀ ਰੀਸ ਉਹਦੀ ਰੀਸ ਕਿਵੇਂ ਗੱਲਾਂ ਨਹੀਂ ਉਹਦੀ ਰੀਸ ਤਾਂ ਤੇ ਚੜਦੇ ਹੋ ਕੀ ਤਾਂ ਹੀ ਰੀਸ ਉਹਦੀ ਜ਼ਮੀਨ ਤੇ ਵੇਲ ਉਹਦੀ ਰੀਸ ਕਿਵੇਂ ਗੱਲ ਰੂ ਉਹਨਾਂ ਉੱਚਾ ਉਹਦੀ ਚੜ ਸਕਦੀ ਗੁਰਬਾਣੀ ਦੇ ਆਸਰੇ ਬਣਾਓ ਸਭ ਤੋਂ ਉੱਚੀ ਨਹੀਂ ਉੱਠਣੀ ਬੁੱਧੀ 'ਚ ਵਿਕਾਸ ਨਹੀਂ ਹੋਣਾ ਬੁੱਧ ਨਹੀਂ ਬਦਲਣੀ ਗੁਰਬਾਣੀ ਦੀ ਸਮਝ ਆਈ ਤੇ ਬਿਨਾ ਨਿਰਾਕਾਰ ਦੀ ਸਮਝ ਨਹੀਂ ਹੋਣੀ ਨਿਰਾਕਾਰ ਦਾ ਦਰਸ਼ਨ ਨਹੀਂ ਹੋਣਾ ਆਤਮ ਸਰੂਪ ਦਾ ਦਰਸ਼ਨ ਨਹੀਂ ਹੋਣਾ ਸਦੀਵ ਗਨੀਵ ਸੁਹਾਵਨੇ RAM ਨਾਮ ਗ੍ਰਹਿ ਮਾਰ ਉਹ ਜਿਹੜੇ ਹੁੰਦੇ ਨੇ ਨਾ ਉੱਚੇ ਉੱਠ ਜਾਂਦੇ ਨੇ ਦਾ ਨਾਲੇ ਸਦੀਵ ਸਦੀਵ ਹੀ ਹਮੇਸ਼ਾ ਲਈ ਗਨੀਵ ਸੁਹਾਵਨੇ ਗਨੀਬ ਹੋ ਜਾਂਦੇ ਨੇ ਗਨੀਬ ਗਿਣਤੀ ਜਾ ਜਾਂਦੇ ਨੇ ਉਹ ਗਿਣਤੀ ਸੁਹਾਵਣੇ ਉਹ ਹਮੇਸ਼ਾ ਲਈ ਕਿਉਂਕਿ ਜਿਹੜਾ ਮਰਦਾ ਨਹੀਂ ਉਹ ਹੀ ਹਮੇਸ਼ਾ ਦੀ ਗਿਣਤੀ ਚ ਰਹਿੰਦਾ ਅਸੀਂ ਕੀ ਹੈ ਜਿੰਨਾ ਚਿਰ ਸਰੀਰ ਹੈ ਗਿਣਤੀ ਚ ਜਾਂ ਸਰੀਰ ਨਹੀਂ ਰਿਹਾ ਤਾਂ ਗਿਣਤੀ ਚ ਵੜਦੇ ਨੇ ਇਹਨਾਂ ਨੇ ਖੜ ਦਿੰਦੇ ਨੇ ਬਲਦ ਬਿਮਾਰੀ ਵਾਲੇ ਜਿਹੜੇ ਬੋਰਡ ਵੀ ਕੱਟੇ ਗਏ ਉਹ ਕਾਗਜ਼ਾਂ ਦੇ ਸਾਰੇ ਦੇ ਲੋਕ ਕੱਢ ਦਿੰਦੇ ਨੇ ਬਲਦ ਬਿਮਾਰੀ ਚੋਂ ਰੋਏ ਨਿਕਲ ਗਿਆ ਉਹਨਾਂ ਦਾ ਨਾਮ ਨਹੀਂ ਘਟ ਹੁੰਦਾ ਖੰਡ ਚਲੇ ਜਾਂਦੇ ਸਦੀਪ ਗਨੀਮ ਸੁਹਾਵਣੇ ਰਾਮ ਨਾਮ ਦੀ ਬੜੀ ਨਦੀ ਹੈ ਉਹ ਅਰਦਾ ਹੀ ਨਹੀਂ ਉਹ ਹਮੇਸ਼ਾ ਰਹਿੰਦੇ ਨੇ ਸਦੀਪ ਗਨੀਮ ਸੁਹਾਵਣੇ ਸੁਹਾਵਣੇ ਸੁਹਾਵਣੇ ਤਾਂ ਉਹਨਾਂ ਦੇ ਅੰਦਰ ਉਹਨਾਂ ਦੇ ਅੰਦਰ ਦੀ ਅਵਸਥਾ ਸੁਖ ਦੀ ਅਵਸਥਾ ਬਣੀ ਰਹਿੰਦੀ ਹੈ ਸੁਹਾਵਣੇ ਰਾਮ ਨਾਮ ਗ੍ਰਹਿ ਉਹਦੇ ਨਾਲ ਸੁਖ ਸਹਿਤ ਰਹਿਣ ਵਾਲੇ ਸੁਹਾਵਣੇ ਨੇ ਸੁਹਾਵਣੀ ਉਹ ਚੀਜ਼ ਹੁੰਦੀ ਹੈ ਜਿਹਨੂੰ ਦੇਖ ਕੇ ਸਾਡਾ ਮਨ ਪ੍ਰਸੰਨ ਹੋ ਗਿਆ ਸੁਹਾਵਣੀ ਜੀ ਕਈ ਗੱਲਾਂ ਸੁਣ ਕੇ ਸਾਡਾ ਮਨ ਪ੍ਰਸੰਨ ਹੁੰਦਾ ਹੈ ਕਈ ਚੀਜ਼ਾਂ ਦੇਖ ਕੇ ਮਨ ਪ੍ਰਸੰਨ ਹੁੰਦਾ ਹੈ ਭਗਤਾਂ ਦਾ ਨਾਮ ਲੈ ਤੇ ਹੀ ਮਨ ਪ੍ਰਸੰਨ ਹੁੰਦਾ ਲੋਕਾਂ ਹੈ ਨਾ ਭਗਤਾਂ ਦੀ ਗੱਲ ਕਰੇ ਤੇ ਹੀ ਮਨ ਨੂੰ ਸ਼ਾਂਤੀ ਹੁੰਦੀ ਹੈ ਉਹ ਸੁਹਾਵਣੇ ਲੋਕਾਂ ਵਾਸਤੇ ਸੁਹਾਵਣੇ ਨੇ ਆਪਣੇ ਵਾਸਤੇ ਨਹੀਂ ਸੁਹਾਵਣੇ ਆਪਣੇ ਵਾਸਤੇ ਸੋਹਣਾ ਹੁੰਦਾ ਸੁਹਾਵਣਾ ਦੂਏ ਵਾਸਤੇ ਹੁੰਦਾ ਤੂੰ ਜਿਵੇਂ ਦਰਖਤ ਹੈ ਆਪਾਂ ਕਹਿੰਦੇ ਬੜੀ ਸੁਹਾਵਣੀ ਛਾਂ ਹੈ ਜੀ ਛਾਂ ਤਾਂ ਦੂਏ ਨੂੰ ਹੈ ਸੁਹਾਵਣੀ ਦੂਸਰੇ ਵਾਸਤੇ ਸੁਹਾਵਣਾ ਦੂਸਰੇ ਨੂੰ ਜਿੱਥੇ ਸ਼ਾਂਤੀ ਮਿਲੇ ਸੁਖ ਮਿਲੇ ਉਹ ਸੁਹਾਵਣਾ ਕਹਿੰਦੇ ਨੇ ਗੁਰਬਾਣੀ ਤੋਂ ਸਾਰਿਆਂ ਨੂੰ ਸ਼ਾਂਤੀ ਮਿਲਦੀ ਹੈ ਤੋਂ ਇਸ ਕਰਕੇ ਉਹ ਸਵਾਬ ਨੇ ਬੰਦੇ ਗਏ ਨੇ ਜਿਨ੍ਹਾਂ ਨੇ ਗੁਰਬਾਣੀ ਲਿਖੀ ਹੈ ਸਵਾਬ ਨਹੀਂ ਨੇ ਚੰਗੇ ਲੱਗਦੇ ਨੇ ਜਿਨ੍ਹਾਂ ਨੂੰ ਗੁਰਬਾਣੀ ਚੰਗੀ ਲੱਗਦੀ ਹੈ ਉਹਨਾਂ ਨੂੰ ਗੁਰਬਾਣੀ ਦੇ ਰਚਣਕਾਰ ਵੀ ਚੰਗੇ ਲੱਗਦੇ ਨੇ ਸਵਾਬ ਨੇ ਲੱਗਦੇ ਨਾਮ ਨਾਮ ਗ੍ਰਹਿ ਮਾਰ ਜਿਨ੍ਹਾਂ ਦੇ ਰਾਮ ਨਾਮ ਦਾ ਗ੍ਰਹਿ ਸਵਾਲ ਹੁੰਦਾ ਹੈ ਉਸ ਦੀ ਵੀ ਹਮੇਸ਼ਾ ਲਈ ਸੁਆਵਣੇ ਬਣ ਜਾਂਦੇ ਨੇ ਉਹਨਾਂ ਦੇ ਅੰਦਰ ਤਾਂ ਸੁਖ ਰਹਿੰਦਾ ਹੈ ਪਰ ਦੂਜਿਆਂ ਨੂੰ ਵੀ ਸੁਖ ਮਿਲਦਾ ਹੈ ਦਰਖਤ ਨੂੰ ਹੱਥ ਲਾ ਲਓ ਕਿੰਨੀ ਧੁੱਪ ਹੋਵੇ ਦਰਖਤ ਗਰਮ ਨਹੀਂ ਹੁੰਦਾ ਪੱਤੇ ਨੂੰ ਹੱਥ ਲਾ ਲਿਓ ਦਰਖਤ ਨੂੰ ਗਰਮ ਨਹੀਂ ਹੁੰਦਾ ਪੱਤਾ ਗਰਮ ਜਾ ਤਾਂ ਸੁੱਕ ਕੇ ਵੀ ਨਹੀਂ ਹੁੰਦਾ ਲੱਕੜ ਨਹੀਂ ਗਰਮ ਹੁੰਦੀ ਲੋਹਾ ਗਰਮ ਹੋ ਜਾਂਦੀ ਤਾਂਬਾ ਗਰਮ ਹੋ ਜਾਂਦਾ ਪਿੱਤਲ ਗਰਮ ਹੋ ਜੂ ਚਾਂਦੀ ਗਰਮ ਹੋ ਜੂ ਉਹਦੇ ਵਿੱਚ ਪਹਿਲੇ ਹੀ ਅੱਗ ਹੈਗੀ ਉਹਨੇ ਗਰਮੀ ਨੂੰ ਅਬਜ਼ੌਰਬ ਕਰਕੇ ਤਾਂ ਅੱਗ ਸਟੋਰ ਕਰਨੀ ਹੈ ਪਤਿਆਂ ਨੇ ਪਤਾ ਨਹੀਂ ਤਾਂ ਫਰਾਗ ਹੈ ਗਰਮੀ ਪਤਾ ਕਰ ਹੋ ਗਿਆ ਤਾਂ ਸੁੱਕ ਜੂਗਾ ਤਾਂ ਸੁੱਕ ਜੂਗਾ ਗਰਮ ਹੋ ਗਿਆ ਗਰਮ ਕਰ ਲਓ ਪਤਾ ਰੰਗ ਤੇ ਥੱਲੇ ਆ ਕੇ ਜਾਲ ਦੋ ਜਿਆਦਾ ਹੀਰ ਦੇ ਤੋਂ ਪੱਤੇ ਸੁੱਕ ਜਾਂਦੇ ਤੇ ਗਰਮ ਉਹ ਰੁਕ ਜਾਂਦਾ ਆਈ ਇੰਨੀ ਗਰਮੀ ਦਾ ਦੀ ਖੁਰਾਕ ਹੈ ਪੱਤੇ ਦੀ ਬਹੁਤ ਸਾਰੇ ਪੱਤੇ ਸਿਆਲ ਚੜ ਜਾਂਦੇ ਨੇ ਖੁਰਾਕ ਨਹੀਂ ਮਿਲਦੀ ਗਰਮੀ ਕਿਉਂਕਿ ਜਿਹੜੀ ਹੀਟ ਗਰਮੀ ਹੈ ਉਹਦੇ ਦੀ ਤਾਂ ਲੱਕੜ ਬਣੀ ਹੈ ਉਹੀ ਹੀਟ ਸਟੋਰ ਹੋਈ ਹੈ ਉਹੀ ਲੱਕੜ ਬਣੀ ਹੈ ਉਹੀ ਕਾਰਬਨ ਇਕੱਠੀ ਕੀਤੀ ਹੈ ਸੂਰਜ ਦੀ ਗਰਮੀ ਜੋ ਕਾਰਬਨ ਇਕੱਠੀ ਹੋਵੇ ਪੱਤੇ ਨਹੀਂ ਰੱਖਦੇ ਗਰਮੀ ਉੱਥੇ ਗਰਭ ਨਹੀਂ ਹੁੰਦੇ ਅਸੀਂ ਜਾ ਕੇ ਉਹਦੀ ਛਾਂ ਦੇ ਵਿੱਚ ਬਹਿਨੇ ਆ ਸਾਨੂੰ ਉਹਦੀ ਛਾਂ ਛਾਂ ਸੁਆਵਣੀ ਲੱਗਦੀ ਉਹ ਗਰਮੀ ਜੇ ਨਹੀਂ ਪੈਂਦੀ ਉਹਨੂੰ ਆਪ ਖਾ ਜਾਂਦੇ ਗਰਮੀ ਖਾ ਜਾਂਦੇ ਨੇ ਪਰ ਗਰਮ ਨਹੀਂ ਹੁੰਦੇ ਫਿਰ ਗਰਮ ਨਹੀਂ ਹੁੰਦੇ ਲੋਹਾ ਵੀ ਗਰਮੀ ਖਾਂਦਾ ਗਰਮ ਹੋ ਜਾਂਦਾ ਪਾਣੀ ਗਰਮੀ ਖਾਂਦਾ ਗਰਮ ਹੋ ਜਾਂਦਾ ਗਰਮੀ ਖਾ ਕੇ ਗਰਮ ਹੋਣ ਵਾਲੀਆਂ ਚੀਜ਼ਾਂ ਵੀ ਨੇ ਗਰਮੀ ਖਾ ਕੇ ਗਰਮ ਦੀਆਂ ਸਾਰੀਆਂ ਨਹੀਂ ਵੀ ਚੀਜ਼ਾਂ ਜਿਹਦਾ ਰਾਮ ਨਾਮ ਗ੍ਰਹਿ ਮਾਲ ਹੁੰਦਾ ਉਹ ਸਾਰੇ ਗੱਲਾਂ ਨੂੰ ਅਬਜ਼ਰਵ ਕਰ ਸਕਦਾ ਹਜ਼ਮ ਕਰ ਸਕਦਾ ਗੁੱਸੇ ਨੂੰ ਹਜ਼ਮ ਕਰ ਲੈਂਦਾ ਹੈ ਕ੍ਰੋਧ ਨੂੰ ਹਜ਼ਮ ਕਰ ਲੈਂਦਾ ਹੈ ਉਹਨਾਂ ਦੀ ਬੁੱਧੀ ਜੈਨੀ ਸ਼ਕਤੀ ਹੈ ਇਹਨਾਂ ਨੂੰ ਹਜ਼ਮ ਕਰ ਜਾਂਦਾ ਹੈ ਕਾਰਨ ਨੂੰ ਖਾ ਕੇ ਹਜ਼ਮ ਕਰ ਜਾਂਦਾ ਕਾਰਾਂ ਨੂੰ ਖਾ ਕੇ ਹਜ਼ਮ ਕਰਨਾ ਪੈਂਦਾ ਕਾਰਨ ਤੋਂ ਭਜਦੇ ਨਹੀਂ ਵਜੂਦਾ ਹੋ ਜਾਣਾ ਵਜੂਦਾ ਹੋਇਆ ਜਿਹੜਾ ਹਜ਼ਮ ਨਹੀਂ ਕਰ ਸਕਦਾ ਫਾਇਦਾ ਤਾਂ ਡਰਦਾ ਹੁੰਦਾ ਫਾਇਦਾ ਕੌਣ ਹੈ ਡਰਦਾ ਭੱਜਣ ਨਾਲ ਤਾਂ ਹਾਰ ਮੰਨ ਗਿਆ ਹਾਰ ਮੰਨ ਗਈ ਵਜੂਦਾ नहीं नहीं बुद्धि हजम कर जाती बुद्धि जनी शक्ति सब कुछ हजम कर जाती खेलना दुखना दान तह जागो नगर करी खेलना दुखना दुखना दान तह ना डाल तेने चीजा है खेल हजम कर गए दुख हजम कर ले बर्दाश्त कर लेना हजम करना ही ਬਰਦਾਸ਼ਤ ਕਰ ਲੰਗੀ ਹੈ ਹਜ਼ਮ ਕਰ ਜਿਹਨੂੰ ਦੁੱਖ ਬਰਦਾਸ਼ਤ ਨਹੀਂ ਹੁੰਦਾ ਹਜ਼ਮ ਨਹੀਂ ਕਰਦਾ ਚਿੰਤਾ ਕੀ ਹੈ ਹਜ਼ਮ ਕਰ ਸਾਰੀਆਂ ਗੱਲਾਂ ਹਜ਼ਮ ਕਰਨੀਆਂ ਨੇ ਹਜ਼ਮ ਕਰਨ ਦੀ ਸ਼ਕਤੀ ਚਾਹੀਦੀ ਹੈ ਹਜ਼ਮ ਮਜ਼ਬੂਤ ਚਾਹੀਦਾ ਨਿਰਾਗਾਰੀ ਸਰੀਰ ਦਾ ਹਜ਼ਮ ਮਜ਼ਬੂਤ ਚਾਹੀਦਾ ਇਹ ਵਿਚਲਤ ਤਾਂ ਕਰਦੀਆਂ ਨੇ ਹਜ਼ਮ ਨਾ ਹੋ ਹਜ਼ਮ ਕਰਨ ਦੀ ਸ਼ਕਤੀ ਕਰਦੀ ਨਾ ਨਾਮ ਪਿਆ ਨਾਲ ਨਾਮ ਨੇ ਅਜੂ ਨਹੀਂ ਹੈ ਭਲੂ ਕਰ ਦਿੰਦਾ ਜੋ ਖਾਦੀ ਚੀਜ਼ ਭਲ ਹੋ ਜਾਂਦੀ ਦੁੱਖ ਵਿੱਚ ਪਾਇਆ ਤੇਲ ਤੇਲ ਅਜੂ ਨਹੀਂ ਕਰਦਾ ਜਾ ਕੋ ਨਦਰ ਕਰੀ ਜਿਹਦੇ ਤੇ ਕਿਰਪਾ ਹੁੰਦੀ ਹੈ ਨਾਨਕ ਜੋ ਪ੍ਰਭ ਭਾਣਿਆ ਪੂਰੀ ਦਿਨਾ ਭਰੀ ਹਾਂ ਨਾਨਕ ਜਿਹੜਾ ਪ੍ਰਭ ਦੇ ਭਾਣੇ ਚੱਲਦਾ ਹੈ ਪੂਰੀ ਤਰ੍ਹਾਂ ਭਰੀ ਉਹਨਾਂ ਦੀ ਕੋਈ ਗੱਲ ਅਧੂਰੀ ਨਹੀਂ ਰਹੀ ਕੋਈ ਆਸਾ ਉਹਨਾਂ ਦੀ ਅਧੂਰੀ ਨਹੀਂ ਰਹੀ ਇੱਛਾ ਜਿਹੜੀ ਲੈ ਕੇ ਆਏ ਤੇ ਉਹ ਇੱਛਾ ਅਧੂਰੀ ਨਹੀਂ ਰਹੀ ਇੱਛਾ ਜਿਹੜੀ ਲੈ ਕੇ ਆਏ ਤੇ ਉਹ ਪੂਰੀ ਦੀ ਗੱਲ ਰਹਿ ਜਾਂਦੀ ਹੈ ਬਾਕੀ ਇੱਛਾ ਤਾਂ ਹੁੰਦੀ ਹੋਈ ਨਹੀਂ ਕੋਈ ਬਾਕੀ ਤਾਂ ਸਾਡੀਆਂ ਆਪਣੀਆਂ ਬਣਾਈਆਂ ਹੋਈਆਂ ਨੇ ਆਪਣੀ ਗਲਤੀ ਨਾਲ ਬਾਕੀ ਦਾ ਇੱਛਾ ਜਿਹੜੀਆਂ ਪਹਿਲਾਂ ਕੀਤੀਆਂ ਸੀ ਉਹ ਤਾਂ ਅਸੀਂ ਆਪਣੀ ਗਲਤੀ ਸਮਝ ਲਈ ਫਿਰ ਬਾਅਦ ਪਤਾ ਲੱਗਿਆ ਇਹ ਇੱਛਾ ਦੇ ਦਾ ਸਾਰਾ ਸੱਪਾ ਹੀ ਖੜਾ ਕੀਤਾ ਹੋਇਆ ਹੈ ਜਿਹੜੀ ਅਸੀਂ ਚੀਜ਼ ਪੈਦਾ ਕਰਦੇ ਹਾਂ ਅਸੀਂ ਉਹਨੂੰ ਹਟਾ ਵੀ ਸਕਦੇ ਹਾਂ ਉਹ ਕੋਈ ਗੱਲ ਨਹੀਂ ਹੈਗੀ ਜਿਹੜੀ ਆਪਣੇ ਹੱਥ ਦੀ ਗੱਲ ਆਪੇ ਪੈਦਾ ਕੀਤੀ ਉਹਨੂੰ ਜੋ ਮਰਜ਼ੀ ਹਟਾ ਲਓ ਉਹ ਤਾਂ ਆਪਣੀ ਨੂੰ ਪੈਦਾ ਕੀਤੀ ਹੋਈ ਹੈ ਜੇ ਮਰਜ਼ੀ ਹਟਾ ਲਓ ਉਹ ਨਹੀਂ ਕੋਈ ਬਹੁਤੀ ਬੜੀ ਗੱਲ ਹੈਗੀ ਹੈ ਐਵੇਂ ਸਾਨੂੰ ਬੜੀ ਲੱਗਦੀ ਹੈ ਪਰ ਜਿਹੜੀ ਇੱਛਾ ਲੈ ਕੇ ਆਏ ਸੀ ਕੱਲ ਉਹਦੀ ਪੂਰਨ ਪੂਰੀ ਤੇ ਨਾ ਪੂਰੀ ਉਹ ਉਹਨਾਂ ਦੀ ਪੂਰੀ ਹੋ ਗਈ ਰੱਬ ਦੇ ਪਾਣੀ ਚ ਚੱਲੇ ਤੇ ਜੇ ਪਾਣੀ ਚੱਲੋਗੇ ਆਪਣੀ ਇੱਛਾ ਪੈਦਾ ਖਤਮ ਭਾੜੇ ਦਾ ਜਿਹੜੀ ਪੂਰੀ ਕਰਨ ਵਾਲੀ ਹੈ ਕਰ ਦੂਗਾ ਜਿਹੜੀ ਨਹੀਂ ਪੂਰੀ ਕਰਨ ਵਾਲੀ ਨਹੀਂ ਹੋਊ ਅਸੀਂ ਆਪਣੀਆਂ ਰੱਖ ਲੀਆਂ ਵੀ ਇੱਛਾ ਦੀ ਲੋੜ ਨਹੀਂ ਜਿਹੜੀ ਉਹਨੇ ਜਿਹੜਾ ਦੇਣਾ ਹੈ ਦੇ ਜਾਊਗਾ ਉਹੀ ਉਹਦੀ ਇੱਛਾ ਤੇ ਮੇਰੀ ਇੱਛਾ ਇੱਕ ਹੈ ਜਦ ਉਹਦੀ ਇੱਛਾ ਮੇਰੀ ਇੱਛਾ ਇੱਕ ਹੋਊਗੀ ਤੇ ਮੇਰੀ ਵੀ ਨਹੀਂ ਤੇ ਉਹਦੀ ਉਹ ਪੂਰੀ ਹੋਣੀ ਹੈ ਮੇਰੇ ਵਾਲੀ ਪੂਰੀ ਹੋਣੀ ਪੂਰੀ ਹੋਣ ਵਾਲੀ ਰੱਖ ਲਈ ਬਾਕੀ ਛੱਡ ਇਹ ਨਹੀਂ ਪੂਰੀ ਹੋਈ ਇੱਛਾ ਪੂਰੀ ਪ੍ਰੇਸ਼ਾਨ ਕਰਦੀ ਹੈ ਪਰੇਸ਼ਾਨੀ ਉਹ ਇੱਛਾ ਨਾਲ ਸਾਨੂੰ ਜਿਹੜੀਆਂ ਪੂਰੀਆਂ ਹੁੰਦੀਆਂ ਨਹੀਂ ਅਰ ਹੋੜੀਆਂ ਵੀ ਉਹ ਹੋੜੀਆਂ ਵੀ ਸਾਡੀਆਂ ਆਪਣੀਆਂ ਨੇ ਆਪਣੀਆਂ ਬਣਾਈਆਂ ਆਪਣੀ ਮਰਜ਼ੀ ਦੀ ਦੋਨੋਂ ਛੱਡ ਕੇ ਉਹਨਾਂ ਰਹੀਏ ਜਿਹੜੀਆਂ ਪੂਰੀਆਂ ਹੋਣੀਆਂ ਨੇ ਉਹ ਹੋਏ ਜਾਣੀਆਂ ਫਿਰ ਸਾਰੀਆਂ ਹੀ ਪੂਰੀਆਂ ਹੋ ਜਾਂਦੀ ਕਾਲਾ ਦਾ ਆਪਣੇ ਆਪ ਪੂਰੇ ਢੋਲਾ ਪਟ ਲੈਂਦਾ ਕਾਲਾ ਵੀ ਛੇਤੀ ਜਾਣਾ ਕਾਲੇ ਕੇ ਅੱਗੇ ਢੋਏ ਢੋਏ ਕਾਦੇ ਆ ਗਏ ਛੇਤੀ ਜਾਣ ਵਾਲੇ ਜੇ ਕਾਲਾ ਨਹੀਂ ਹੈ ਤਾਂ ਢੋਆ ਨਹੀਂ ਹੈ ਜੇ ਮਨ ਕਾਲਾ ਬੰਦਰ ਢੋਏ ਕਾਲਾ ਨੇ ਜੇ ਕਾਲਾ ਨਾ ਹੋਵੇ ਢੋਏ ਆਪੇ ਹੈ ਹੀ ਨਹੀਂ ਫਿਰ ਹੈ ਹੀ ਨਹੀਂ ਟੋਏ ਜੀ ਲੰਘਦੇ ਨਹੀਂ ਆਏ ਘਟ ਗਏ ਜੀ ਲੰਘਦੇ ਨਹੀਂ ਪਹਾੜ ਤੋਂ ਉੱਤਰਦੇ ਨਹੀਂ ਵੇ ਬੇਜੜ ਜਾਂਦੇ ਨੇ ਪਰ ਕਾਲੀ ਨਾਲ ਜੜ ਹੁੰਦਾ